ਔੜੀ ਦਾਨ ਮਹੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਈਏ ਜੇ ਮਿਲੇ ਤਾਂ ਮਸਤਕ ਲਈਏ ਬਹੁਤ ਔਖਾ ਲੋ ਦਾਨ ਮਹੰਡਾ ਮੇਰੇ ਪਾਸ ਦਾਨ ਇੱਕ ਹੈ ਸੰਸਾਰ 'ਚ ਨਹੀਂ ਹੈ ਉਹ ਸੰਸਾਰ ਕੋਈ ਐਸੀ ਚੀਜ਼ ਹੈ ਨਹੀਂ ਜਿਹਨੂੰ ਅਸੀਂ ਦਾਨ ਕਰ ਸਕੀਏ ਕਿ ਸੰਸਾਰ ਦਾ ਦਾਨ ਜੇ ਹੈ ਵੀ ਦਾਤਾ ਜਿਹਨੂੰ ਅਸੀਂ ਕਹਿੰਦੇ ਸਿਰਫ ਸਰੀਰ ਵਾਸਤੇ ਆਤਮਾ ਵਾਸਤੇ ਕੋਈ ਦਾਨ ਨਹੀਂ ਹੈ ਸੰਸਾਰ ਸੰਸਾਰ ਨਹੀਂ ਬਾਹਰ ਹੀ ਹੈ ਕੋਈ ਵਸਤੂ ਨਹੀਂ ਹੈ ਜਿਹਨੂੰ ਅਸੀਂ ਹੱਥ ਨਾਲ ਫੜਾ ਸਕੀਏ ਫਿਰ ਵੀ ਦਾਨ ਬਣੇ ਹੋਏ ਦਾਨ ਮਹਿੰਡਾ ਮੇਰੇ ਵਾਸਤੇ ਦਾਨ ਤੜੀ ਖਾ ਤੇ ਜਿਹੜੇ ਪੈਰ ਨੇ ਉਹਦੀ ਤੜੀ ਹੈ ਜਿਹੜੀ ਤਲੀ ਖਾਕ ਹੈ ਪੈਰ ਦੇ ਉਦਲੀ ਖਾਕ ਨਹੀਂ ਉਹ ਤਲੀ ਉਹ ਹਿੱਸਾ ਪੈਰ ਦਾ ਜਿਹੜਾ ਜ਼ਮੀਨ ਤੇ ਟਿਕਦਾ ਜਿਹੜਾ ਖੁਰਾਸਾਨ ਖਸਮਾਨਾ ਕੀ ਹੈ ਹਿੰਦੁਸਤਾਨ ਡਰਾਇਆ ਖੁਰ ਕਹਿੰਦੇ ਨੇ ਪੈਰ ਨੂੰ ਖੁਰ ਪੈਰ ਨੂੰ ਕਹਿੰਦੇ ਨੇ ਪਰਮੇਸ਼ਰ ਨੇ ਮੇਰੇ ਹਿਰਦੇ ਜਾ ਕੇ ਆਪਣੇ ਪੈਰਾਂ ਦੀ ਬਿੜਕ ਕੀਤੀ ਬਿੜਕ ਆਵਾਜ਼ ਜਿਵੇਂ ਕੋਈ ਕੋਠੇ ਤੇ ਤੁਰੇ ਚਾਹੇ ਕੋਈ ਬੱਚਾ ਵੀ ਹੋਵੇ ਉਹਦੀ ਆਵਾਜ਼ ਆਉਂਦੀ ਹੈ ਕੀ ਨਾ ਆਵਾਜ਼ ਜੇ ਆਪਣੇ ਅੰਦਰ ਕੋਈ ਤੁਰੇ ਤਾਂ ਉਹਦੀ ਆਵਾਜ਼ ਆਉਗੀ ਸਰੀਰ ਤੇ ਕੋਈ ਚੀਜ਼ ਤੁਰਦੀ ਉਹ ਮਹਿਸੂਸ ਹੁੰਦੀ ਹੈ ਚਾਹੇ ਉਹਨੂੰ ਆਵਾਜ਼ ਕਹ ਲੋ ਚਾਹੇ ਉਹਨੂੰ ਸਪਰਸ਼ ਕਹ ਲੋ ਮੇਰੇ ਵਾਸਤੇ ਜੇ ਦਾਤ ਹੈ ਕੋਈ ਤੇਰੇ ਘਰ ਤੇਰੇ ਜਿਹੜੇ ਚਰਨ ਨੇ ਉਹਨਾਂ ਦੀ ਖਾਕ ਧੂੜ ਹੈ ਜਾਂ ਧੂੜ ਨੂੰ ਖਲਾਵਾ ਉਹ ਵੀ ਆ ਗਿਆਨ ਤੁਰਕੀ ਬਾਣੀ ਦੇ ਵਿੱਚ ਜੋ ਸੋਝੀ ਹੈ ਉਹ ਮੇਰੇ ਵਾਸਤੇ ਦਾਤ ਤੁਰਕੀ ਬਾਣੀ ਹੀ ਉਹਦੇ ਚਰਨ ਜਿਹੜਾ ਤੁਰਕੀ ਬਾਣੀ ਆਈ ਹੈ ਜਦ ਉਹਨੇ ਵਿੜਕ ਵੀ ਕੀਤੀ ਹੈ ਜੋ ਚੀਜ਼ ਆਉਂਦੀ ਹੈ ਨਾਮ ਦੇ ਵੀ ਕਹਿੰਦਾ ਆਇਆ ਜ਼ਰੂਰ ਹੈ ਪਰ ਦੇਖਿਆ ਕਿਸੇ ਨੇ ਉਹਨੇ ਕਿਹੜਾ ਪੈਡ ਸੀ ਕੋਈ ਦੇਖ ਲੈਂਦਾ ਉਹਦਾ ਸਰੀਰ ਤਾਂ ਹੈ ਨਹੀਂ ਤੁਸੀਂ ਕਹਿੰਦੇ ਸਾਰੇ ਮੰਨਦੇ ਅੱਖਾਂ ਦਾ ਦੀਦਾ ਨਹੀਂ ਇਹ ਤਾਂ ਸਾਰੇ ਮੰਨਦੇ ਜੇ ਮੇਰੇ ਘਰ ਆਇਆ ਵੀ ਹੈ ਮੈਨੂੰ ਦਰਸ਼ਨ ਹੋਇਆ ਵੀ ਹੈ ਫਿਰ ਉਹਦੀ ਕੋਈ ਪੈੜ ਵੀ ਨਹੀਂ ਹੁੰਦੀ ਜਿਹੜੀ ਚੀਜ਼ ਅੱਖਾਂ ਨੂੰ ਨਹੀਂ ਦੀ ਪੈੜ ਕੇ ਮੈਂ ਐ ਨਹੀਂ ਪੈੜ ਹੁੰਦੀ ਜਿਵੇਂ ਪੰਛੀ ਆਕਾਸ਼ 'ਚ ਡਿੱਗ ਜਾਂਦਾ ਉਹਦੀ ਕੋਈ ਪੈੜ ਨਹੀਂ ਹੁੰਦੀ ਪਿੱਛੋਂ ਜਿੱਥੇ ਦੀ ਡਿੱਗ ਮੱਛੀ ਪਾਣੀ ਜੇ ਨਮੀ ਜਾਂਦੀ ਹੈ ਪਿੱਛੋਂ ਕੋਈ ਪੈੜ ਨਹੀਂ ਹੁੰਦੀ ਨਿਸ਼ਾਨ ਨਹੀਂ ਹੁੰਦਾ ਵੀ ਇੱਥੇ ਦੀ ਬੱਚੀ ਰੁਕੀ ਹੈ ਪਾਣੀ ਆ ਪਹਿਲਾਂ ਇਧਰ ਉਧਰ ਹੁੰਦਾ ਇਕੱਠਾ ਫੇਰ ਮਿਲ ਜਾਂਦਾ ਨਿਸ਼ਾਨੀ ਨਹੀਂ ਰਹਿੰਦੀ ਉੱਥੇ ਵੀ ਇੱਥੇ ਜ਼ਿੰਦਗੀ ਆਟੋ ਹੈ ਪਾਣੀ ਫਿਰ ਕੋਈ ਦੋ ਮਿਸਾਲਾਂ ਦਿੱਤੀਆਂ ਨੇ ਆਕਾਸ਼ ਤੇ ਇੱਕ ਪਾਣੀ ਬੇਟੇ ਜੇ ਹਿਰਦੇ ਚ ਆਇਆ ਤਾਂ ਬੇਤੋਂ ਸਵਾ ਨਹੀਂ ਕਿਸੇ ਨੂੰ ਪਤਾ ਲੱਗਾ ਉਹਨਾਂ ਮਤਲਬ ਹੈ ਜਿਹੜੇ 72 ਵਾਰ ਕਹਿੰਦੇ ਦਰਸ਼ਨ ਹੋਏ ਉਹਨਾਂ ਨੂੰ ਕਦੋਂ ਪਤਾ ਲੱਗ ਗਿਆ ਫਿਰ ਕਬੀਰ ਹੋਰ ਗੱਲ ਕਰਦੇ ਕਹਿੰਦੇ ਜਦੋਂ ਦਰਸ਼ਨ ਹੋ ਜਾਂਦੇ ਨੇ ਉਹ ਤਾਂ ਸਰਵ ਵਿਆਪੀ ਹੈ ਸਿਰ ਸਾਡੇ ਕੋਲ ਉਹ ਅੱਖ ਨਹੀਂ ਦੇਖਣ ਵਾਲੀ ਹੈ ਸਾਡੇ ਨਾਲ ਸਾਰੀ ਇੰਨਾ ਨੇੜੇ ਹੈ ਜਿੰਨਾ ਭੰਬੀਰੀ ਦਾ ਪੱਤ ਹੁੰਦਾ ਫੁੱਟ ਵੀ ਜਦੋਂ ਪੜਦਾ ਨਹੀਂ ਰਹਿਣਾ ਤੇ ਫਿਰ ਦਰਸ਼ਨ ਹੁੰਦਾ ਹੀ ਰਹਿਣਾ ਕੱਕਾ ਕਿਰਨ ਕਮਲ ਮੈਂ ਪਾਵਾ ਜੇ ਹਿਰਦੇ 'ਚ ਸਾਡੇ ਅੱਖ ਦੇ ਵਿੱਚ ਉਹਦੀ ਕਿਰਨ ਪੈ ਜਵੇ ਉਹ ਧਰ ਭਰਮ ਦਾ ਪਰਦਾ ਹਟ ਜਵੇ ਉਹਦੀ ਰੋਸ਼ਨੀ ਪੈ ਜਵੇ ਸੋਸੀ ਵਿਕਾਸ ਸੰਪਟਨੀਆ ਜਿਵੇਂ ਅਸੀਂ ਛੱਤ ਵਿੱਚ ਕੋਈ ਗਲੀ ਕਰ ਲਈਏ ਸੂਰਜ ਦੀ ਕਿਰਨ ਉਹਦੇ ਗਲੀ ਦੇ ਥੱਲੇ ਆਉਣ ਲੱਗ ਜਵੇ ਜਿੰਨਾ ਚਿਰ ਗਲੀ ਬੰਦ ਨਹੀਂ ਹੁੰਦੀ ਕਿਰਨ ਆਉਂਦੀ ਰਹੂ ਬਸ਼ਰਤੇ ਕਿ ਸੂਰਜ ਉੱਥੇ ਟਿਕਿਆ ਰਹੇ ਇਹ ਤਾਂ ਸੂਰਜ ਹਿੱਲ ਜਾਂਦਾ ਨਾ ਉਹ ਥੋੜੀ ਹਿੱਲਦਾ ਤਾਂ ਨਾਰਾਇਣ ਸਿਰ ਹੈ ਨਾਰਾਇਣ ਸਿਰ ਗੁਰੂ ਜੇ ਇੱਕ ਵਾਰ ਦਰਸ਼ਨ ਹੋ ਜਵੇ ਸਦਾ ਵਾਸਤੇ ਹੁੰਦਾ ਹੀ ਰਹਿਣਾ ਕਰਨ ਦਾ ਜਿਹੜੇ ਲੋਕਾਂ ਨੇ ਕਹਾਣੀਆਂ ਘੜੀਆਂ ਨੇ ਉਹਨਾਂ ਨੇ ਅਸਲ ਪਰਮੇਸ਼ਰ ਦੇ ਨਾਲ ਦਰਸ਼ਨ ਕੀਤੇ ਨੇ ਨਾ ਉਹਦੇ ਬਾਰੇ ਹੋਰ ਕੋਈ ਜਾਣ ਉਹਨਾਂ ਨੇ ਕਿਸੇ ਵਿਅਕਤੀ ਦੀ ਗੱਲ ਕੀਤੀ ਹੈ ਵੀ ਆਇਆ ਸੀ ਦਰਸ਼ਨ ਦੇ ਕੇ ਚਲਾ ਗਿਆ ਉਹ ਵਿਅਕਤੀ ਪੂਜਕ ਨੇ ਉਹਨਾਂ ਦਾ ਦਰਸ਼ਨ ਦੇਣ ਵਾਲਾ ਸਰਬ ਵਿਆਪੀ ਨਹੀਂ ਹੈ ਉਹਨਾਂ ਨੂੰ ਦਰਸ਼ਨ ਦੇਣ ਵਾਲਾ ਸਰਬ ਸ਼ਕਤੀਮਾਨ ਨਹੀਂ ਹੈ ਉਹਨਾਂ ਨੂੰ ਦਰਸ਼ਨ ਦੇਣ ਵਾਲਾ ਆਪਣੇ ਵਿੱਚ ਲੀਨ ਕਰਦੀ ਸ਼ਕਤੀ ਨਹੀਂ ਰੱਖਦਾ ਭਗਤਾਂ ਨੂੰ ਦਰਸ਼ਨ ਦੇਣ ਵਾਲਾ ਆਪਣੇ ਵਿੱਚ ਹੀ ਬੁਲਾ ਕੇ ਲੈ ਜਾਂਦਾ ਹੈ ਕਬੀਰ ਮੁਝੇ ਵਿਆਹ ਚਲੇ ਹੈ ਪੁਰਖ ਇੱਕ ਭਗਵਾਨਾ ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਸਰੀਰ ਚਾਹੇ ਹੁੰਦਾ ਚਾਹੇ ਸਰੀਰ ਦਾ ਫਿਰ ਹੋਂਦ ਜਾਂ ਨਾ ਹੋਂਦ ਬਰਾਬਰ ਇੱਕ ਪੈਰ ਸਰੀਰ ਤੇ ਰਹਿੰਦਾ ਇੱਕ ਹੱਥ ਸਰੀਰ ਨੂੰ ਰਹਿੰਦਾ ਇੱਕ ਹੱਥ ਉਹਨੂੰ ਰਹਿੰਦਾ ਜਾਂ ਸਰੀਰ ਛੱਡਣਾ ਇੱਕ ਹੱਥੇ ਛੱਡਣਾ ਚੇਤਾ ਤਾਂ ਉਹਦੇ ਤੇ ਸਾਰੇ ਚਲੇ ਜਾਂਦਾ ਉਹ ਸਾਰਾ ਉਹਦੇ ਨਾਲ ਜੁੜ ਜਾਂਦਾ ਮਨ ਵਾਲਾ ਰਹਿ ਜਾਂਦਾ ਬੋਲਣ ਵਾਸਤੇ ਦੱਸਣ ਵਾਸਤੇ ਮਨ ਨੂੰ ਲਾਲੋ ਕਿਹਾ ਕੌਣ ਕਹਿੰਦਾ ਉਸ ਵੇਲੇ ਜਿਤਨੀ ਕਹਿੰਦਾ ਉਸ ਵੇਲੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਮੇ ਲਾਲੋ ਇਹ ਜਿਹੜੀ ਬੁੱਧੀ ਸੀ ਜਦ ਬੁੱਧੀ ਇਹਨਾਂ ਨੂੰ ਇਹਨਾਂ ਨੂੰ ਕਲਾਲੀ ਹੈ ਪਰ ਲਾਲੀ ਨਹੀਂ ਹੈ ਕਲਾਲੀ ਇਸ ਨੂੰ ਕਿਹਾ ਹੋਇਆ ਕਲਾਲੀ ਦੇ ਅਰਥ ਨਹੀਂ ਆਏ ਕਿ ਕਲਾਲੀ ਦੇ ਲਾਲੀ ਹੋਈ ਆ ਲਾਲੀ ਦੇ ਲਾਲੋ ਹੈ ਕਹਿੰਦੇ ਲਾਲੋ ਕਹ ਲੋ ਜਾਂ ਕਲਾਲੀ ਕਹ ਲੋ ਜੇ ਬੁੱਧੀ ਦਾ ਨਾਮ ਲੈਣੇ ਸ੍ਰੀ ਰੰਗ ਨਾਮ ਲੈਣੇ ਤਾਂ ਕਲਾਲੀ ਹੈ ਜੇ ਪੁਲਿੰਗ ਕਹਿੰਦੇ ਫਿਰ ਲਾਲੋ ਹੈ ਇਹਦੇ ਵਸਤੀ ਵਰਤਿਆ ਹੋਇਆ ਲਾਲੋ ਕਹਦੇ ਇਹਨੂੰ ਰੰਗ ਬਦਲ ਗਿਆ ਹੁਣ ਸੱਚ ਦਾ ਰੰਗ ਚੜ ਗਿਆ ਝੂਠ ਦਾ ਉਤਰ ਗਿਆ ਲਾਲੀ ਤਾਂ ਮੇਰੇ ਲਾਲ ਕੀ ਹੈ ਨਾ ਆਪਣਾ ਰੰਗ ਨਹੀਂ ਹੈ ਲਾਲੋ ਲਾਲੋ ਸੱਚ ਦਾ ਰੰਗ ਹੈ ਨਾ ਰੰਗ ਤਿਸੇ ਲੱਗਾ ਜਿਹੜਾ ਲੱਗਦਾ ਜਿਹੜਾ ਪੜਪਾਗਾ ਹੈ ਪੜਪਾਗੇ ਨੂੰ ਲੱਗਦਾ ਪੜਪਾਗਾ ਹੋ ਗਿਆ ਸੰਨਾ ਪੜਪਾਗਾ ਨਾ ਭਗਤ ਹੋ ਗਿਆ ਪੜਪਾਗਾ ਭਗਤ ਹੁੰਦਾ ਹੋਏ ਪ੍ਰਤੱਖ ਤਾਂ ਨਾ ਹੋਏ ਪ੍ਰਤੱਖ ਗੁਸਾਈਆਂ ਦਰਸ਼ਨ ਦੇ ਕੇ ਨਹੀਂ ਚਲਾ ਗਿਆ ਤੰਨੇ ਨੂੰ ਪ੍ਰਤੱਖ ਹੋ ਗਿਆ ਨਹੀਂ ਨਹੀਂ ਦਾ ਤੀ ਦਿਖਣ ਲੱਗ ਗਿਆ ਹਮੇਸ਼ਾ ਹੀ ਦੀਦਾ ਹੁਣ ਤਾਂ ਗੁਰ ਮੇਰਾ ਸੰਗ ਸਦਾ ਹੈ ਹੱਲੇ ਗੁਰਬਾਣੀ ਕੁਛ ਇਹ ਕਹਿੰਦੀ ਹੈ ਕਹਿੰਦਾ ਸਦਾ ਹੀ ਨਾਲ ਹੈ ਮੇਰੇ ਅੰਗ ਸੰਗਤ ਦਰਸ਼ਨ ਦੇ ਕੇ ਜਾਣ ਵਾਲੀ ਜਿਹੜੀ ਥਿਉਰੀ ਹੈ ਉਹ ਮਨਮੁਖਾਂ ਦੀ ਹੈ ਗੁਰਬਾਣੀ ਨਾਲ ਨਹੀਂ ਮੇਲ ਖਾਂਦੀ ਹੈ ਉਹ ਪਰ ਪ੍ਰਚਾਰ ਸੰਤ ਉਸੇ ਦਾ ਕਰਦੇ ਨੇ ਕਿ ਸੰਤਾਂ ਦੀ ਮਤ ਹਿੰਦੂ ਮਤ ਸਿੱਖ ਮਤ ਉਹਨੂੰ ਸਮਝ ਨਹੀਂ ਆਇਆ ਨਾ ਉਹਨਾਂ ਨੇ ਅਪਣਾਈ ਹੈ ਨਾ ਉਹਨਾਂ ਨੂੰ ਲੋੜ ਸੀ ਉਹਨਾਂ ਨੇ ਬਦਲਿਆ ਬਾਣਾ ਸਰ ਵਰਤੋਂ ਨਾ ਕੋਈ ਹੈ ਜੋ ਸੀ ਪਿੱਛੇ ਚਾਹੇ ਉਹ ਰਾੜੇ ਵਾਲਾ ਸੀ ਚਾਹੇ ਉਹ ਕਲੇਰਾਂ ਵਾਲਾ ਸੀ ਚਾਹੇ ਉਹ ਵਾਲੀ ਸੀ ਗੁਰਬਾਣੀ ਪੜ੍ਹੀ ਜ਼ਰੂਰ ਹੈ ਗੁਰਬਾਣੀ ਇਹ ਦੀ ਚੀਜ਼ ਨਹੀਂ ਜਿਹੜੀ ਇਹਨਾਂ ਲੋਕਾਂ ਨੂੰ ਪੜ੍ਹ ਕੇ ਸਮਝ ਆ ਜਾਵੇ ਨਾਮ ਜਪਣਾ ਉਹੀ ਤਰੀਕਾ ਉਹਨਾਂ ਦਾ ਜਪਣਾ ਲਫ਼ਜ਼ ਦੇ ਅਰਥ ਉਹੀ ਨੇ ਜਿਹੜੇ ਪਿੱਛੇ ਨਿਮਨ ਮੁਖਾਣੇ ਨੇ ਦਰਸ਼ਨ ਦੇ ਵੀ ਅਸੋ ਹੀ ਨੇ ਜਿਹੜੇ ਉਹਨਾਂ ਦੇ ਅੱਖਾਂ ਨਾਲ ਹੋ ਰਹੇ ਨੂੰ ਦਰਸ਼ਨ ਤਾਂ ਮਨ ਲੈ ਕੇ ਹਿੰਦੂ ਮਤ ਵਾਲੇ ਦਰਸ਼ਨ ਨੂੰ ਮੰਨਦੇ ਨੇ ਗੁਰਬਾਣੀ ਨੇ ਇਹਨਾਂ ਗੱਲਾਂ ਨੂੰ ਇੱਕ ਨਦੀ ਉਹਨਾਂ ਜਨ ਨਦੀ ਦਾ ਅਲੱਗ ਵਜੂਦ ਹੈ ਜਿੰਨਾ ਜਨ ਵੱਡੀ ਮਹਾਨਦੀ ਵਿੱਚ ਨਹੀਂ ਮਿਲ ਜਾਂਦੀ ਨਦੀ ਹੈ ਤਾਂ ਛੋਟੀ ਗੰਗਾ ਵੀ ਨਦੀ ਹੈ ਇੱਕ ਜਮਨਾ ਵੀ ਨਦੀ ਹੈ ਇੱਕ ਪਰ ਜੇ ਜਮਨਾ ਗੰਗਾ 'ਚ ਮਿਲ ਜਾਂਦੀ ਹੈ ਕਿਉਂਕਿ ਗੰਗਾ ਨਦੀ ਹੈ ਫਿਰ ਗਾਂ ਗੰਗਾ ਰਹਿ ਜਾਂਦੀ ਹੈ ਜਮਨਾ ਖਤਮ ਹੋ ਜਾਂਦੀ ਕਹ ਨਦੀ ਹੈ ਫਿਰ ਜਮਨਾ ਦਾ ਨਾਮ ਨਹੀਂ ਨਾਲ ਚੱਲਦਾ ਜਮਨਾ ਦਾ ਨਾਮ ਉੱਥੇ ਹੀ ਖਤਮ ਹੋ ਜਾਂਦਾ ਇਲਾਹਾਬਾਦ ਤੇ ਬਾਅਦ ਜਮਨਾ ਦਾ ਨਾਮ ਖਤਮ ਜਿੰਨਾ ਜਰ ਸਰੀਰ ਹੈ ਭਗਤਾਂ ਦਾ ਨਾਮ ਉਹਨਾਂ ਜਿਹੜਾ ਬਾਕੀ ਬਾਅਦ ਭਗਤਾਂ ਦਾ ਨਾਮ ਖਤਮ ਫਿਰ ਕਿਹਦਾ ਜਨੂ ਫਿਰ ਪਰਮੇਸ਼ਰ ਦਾ ਜਨੂ ਜੀ ਚੋਂ ਲੀਨ ਹੋ ਗਏ ਇਹ ਗੱਲ ਹਲ ਤੇ ਥੱਲੇ ਨਹੀਂ ਉਤਰ ਰਹੀ ਲੋਕਾਂ ਦੇ ਭਗਤਾਂ ਦੀ ਹੋਰ ਨੂੰ ਅਟਕੜੀ ਕਰੇ ਬੈਠੇ ਗੱਲੇ ਨਹੀਂ ਸਮਝ ਆਈ ਹੋਈ ਜਿਨ੍ਹਾਂ ਦੇ ਸਮਝ ਆ ਗਈ ਉਹਨਾਂ ਨੇ ਨਹੀਂ ਕੀਤਾ ਉਹ ਤਾਂ ਭਗਤ ਹੋ ਗਏ ਨਾ ਜਿਨ੍ਹਾਂ ਨੇ ਗੱਲ ਸਮਝ ਆ ਗਈ ਉਹ ਆਪ ਭਗਤ ਹੋ ਗਏ ਆਪ ਗੁਰਮੁਖ ਹੋ ਗਏ ਜਿਨ੍ਹਾਂ ਦੇ ਨਹੀਂ ਸਮਝ ਆਈ ਉਹ ਜਮਨੁਖ ਜਿਨ੍ਹਾਂ ਦੇ ਹੱਥ ਤੋਂ ਤਾਂ ਥੱਲੇ ਗੱਲ ਉਤਰ ਗਈ ਜੇ ਲੈਣੇ ਤੇ ਖਲਕ ਤੋਂ ਥੱਲੇ ਗੱਲ ਉਤਰ ਗਈ ਲੈਣਾ ਨਾਨਕ ਬਣ ਗਿਆ ਉੱਠ ਗਿਆ ਇਹ ਤਾਂ ਬਰਾਬਰ ਹੈ ਕਿੱਥੇ ਫਰਕ ਮੇਰਾ ਤਾਂ ਹੀ ਕਿ ਬਾਰ-ਬਾਰ ਜਗ੍ਹਾ-ਜਗ੍ਹਾ ਕਿਹਾ ਹੈ ਹਰ ਕਾ ਨਾਮ ਸਦਾ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਕੇਲੇ ਨਹੀਂ ਕਿਹਾ ਤਰਾਈ ਸੰਗੀ ਸਾਥੀ ਕਿਹਾ ਜਿਹਦੇ ਤੇ ਹੁੰਦੇ ਹੀ ਨਹੀਂ ਉਹਨਾਂ ਨੇ ਸੰਗੀ ਸਾਥੀ ਲਫ਼ਜ਼ ਵਰਤਿਆ ਚੇਲੇ ਦੀ ਵਰਤਿਆ ਹੋਇਆ ਲਫ਼ਜ਼ ਤੇ ਗੁਰੂ ਜੀ ਦਾ ਹੁੰਦਾ ਹੀ ਨਹੀਂ ਇਹ ਗੱਲ ਦੀ ਸਮਝ ਸਿੱਖਾਂ ਨੂੰ ਆਈ ਨਹੀਂ ਇਸ ਕਰਕੇ ਗੁਰੂ ਦੇ ਗੁਰੂ ਬਣ ਗਏ ਸੰਤੇ ਸੰਤ ਬਣ ਗਏ ਜੀ ਸੈਣਾ ਗਿਆ ਹਾਂ ਹਾਂ ਸਾਜਨ ਸੈਣਾ ਹੀ ਹੈ ਸਾਰੀ ਜਗ੍ਹਾ ਬਰਾਬਰੀ ਦੀ ਗੱਲ ਕੋਈ ਕਰ ਗੱਲ ਸੁਣਾਵੇ ਹਰ ਨਾਮ ਦੀ ਸੋ ਲੱਗੇ ਗੁਰ ਸਿੱਖਾਂ ਵਿੱਚ ਬੈਠਾ ਮੇਰੇ ਹਰ ਪ੍ਰਭ ਦੀ ਕੋਈ ਬਾਤ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਭਾਈ ਔਰ ਵੀਰ ਬਰਾਬਰੀ ਦੀ ਗੱਲ ਹੈ ਮਨਮੁਖਾਂ ਦੇ ਗੁਰੂ ਜੇ ਲਾਉਂਦੇ ਗੁਰਮੁਖਾਂ ਦੇ ਗੁਰੂ ਇੱਕੋ ਹੀ ਹੈ ਜਿਨ੍ਹਾਂ ਨੇ ਜਨਮ ਲਿਆ ਸੰਸਾਰ ਸਭ ਚੇਲੇ ਨੇ ਜਿਨੀ ਚੇਲੇ ਪ੍ਰਵਾਨ ਇਹ ਸਾਰੇ ਚੇਲੇ ਪ੍ਰਵਾਨ ਨੇ 84 ਲੱਖ ਪੌੜੀ ਉਹਨੇ ਚੜਾਈ ਆ ਇੱਕ ਪੌੜੀ ਰਹਿੰਦੀ ਹੈ ਇਹ ਵੀ ਉਹਨੇ ਚੜਾਉਣੀ ਹੈ ਜਿਵੇਂ ਪਹਿਲੀਆਂ ਪੌੜੀਆਂ ਜੜੀਆਂ ਨੇ ਹੁਕਮ ਮੰਨ ਕੇ ਵੇਹ ਜਾਂਦੀ ਪਾਣੀ ਚ ਰਹਿ ਕੇ ਪਹਿਲੀਆਂ ਪੌੜੀਆਂ ਜੜੀਆਂ ਨੇ ਪਾਣੀ ਚ ਰਹਿ ਕੇ ਆ ਜਾਂਦੀ ਕੋਈ ਪ੍ਰੋਬਲਮ ਨਹੀਂ ਜੇ ਪਾਣੀ ਚ ਰਹਿੰਦਾ ਰਹਿਣ ਦੀ ਦਿੰਦੀ ਇਹਦੀ ਆਪਣੀ ਅਕਲ ਪਾਣੀ ਚ ਕੌਣ ਨਹੀਂ ਦੀ ਆਪਣੀ ਅਕਲ ਨਹੀਂ ਚੱਲਦੀ ਤੇਰੀ ਇਹਦੀ ਅਕਲ ਹੈ ਜਿਹੜੀ ਹੈ ਨਾ ਥੋੜੀ ਅਕਲ ਇਹ ਸੰਸਾਰ ਤੇ ਜਾਨਵਰਾਂ ਨੂੰ ਜ਼ਿਆਦਾ ਫਾਇਦਾ ਵੀ ਜਾਨਵਰ ਹੈ ਇਹ ਜਾਨਵਰ ਦੂਏ ਜਾਨਵਰਾਂ ਨੂੰ ਸਿਆਣਾ ਹੋ ਗਿਆ ਇਹਦੀ ਜਿਹੜੀ ਸਿਆਣਪ ਹੈ ਨਾ ਕੋਈ ਲੈ ਕੇ ਡੁੱਬ ਗਿਆ ਕਹਿੰਦਾ ਹੁਣ ਤਾਂ ਕਰਾਰਾ ਨੇੜੇ ਹੀ ਆ ਗਿਆ ਮਾਰੋ ਛਾਲ ਕਿਸ਼ਤੀ ਚ ਸਰਕੀ ਚਲੇ ਜਾਵਾਂਗੇ ਕਿਨਾਰਾ ਦੇਖਣ ਜੋ ਲੱਗ ਗਿਆ ਉਹ ਤਾਂ ਨੇੜੇ ਆ ਕਿਸੇ ਦੀ ਕੀ ਰੋਲ ਛਾਲ ਮਾਰ ਜੋ ਤਾਂ ਜਾ ਕੇ ਕਹਿੰਦਾ ਕਿ ਦੇਖ ਲਓ ਮੈਂ ਤਰਕੇ ਸਮੁੰਦਰ ਪਾਰ ਕਰ ਗਿਆ ਝੂਠੇ ਬੋਲਣਾ ਦਾਨ ਮਹੰਡਾ ਤਰੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਜੇ ਮਿਲੇ ਤਾਂ ਮਸਤਕ ਲਾਈਏ ਮਸਤਕ ਕੀ ਹੁੰਦਾ ਮਨ ਜਿਹੜਾ ਹੈਗਾ ਸਿਰ ਹੈ ਮਾਨੇ ਮਸਤਕ ਹੈ ਅੰਦਰਲੇ ਸਰੀਰ ਦਾ ਮਨ ਜਿਹੜਾ ਹੈ ਅੰਦਰਲੇ ਸਰੀਰ ਦਾ ਮਸਤਕ ਹੈ ਮਾਨੇ ਸਰੀਰ ਹੈ ਜੇ ਸਿਰ ਮਨ ਹੈ ਮਨ ਨੂੰ ਅੱਡ ਕਰ ਦੇਣਾ ਵੱਢ ਕੇ ਮਨ ਨੂੰ ਮਨ ਤੋਂ ਬਿਨਾ ਨਾਮ ਜਪਣਾ ਜਿਹੜਾ ਮਨ ਨੂੰ ਅੱਡ ਕਰਕੇ ਗੇੜ ਤੋਂ ਬਾਹਰ ਕੱਢ ਕੇ ਨਾਮ ਜਪਣਾ ਜਿਹੜਾ ਉਹ ਹਿਰਦੇ ਜਪਣਾ ਉਹ ਕੋਈ ਨਾਮ ਜਪਣਾ ਮਨ ਨੂੰ ਨਾਲ ਬਿਠਾੜ ਕੇ ਨਾਮ ਜਪੇ ਦੀ ਜਾਂਦਾ ਇੱਕ ਇੱਕ ਨਿਆਣਾ ਨਾਲ ਲੈ ਜਾਓ ਗੁਰਦੁਆਰੇ ਤੁਸੀਂ ਨਾ ਬਾਣ ਸੁਣ ਸਕੋ ਨਾ ਉੱਥੇ ਕੋਈ ਗੱਲ ਕਰ ਇਹਦਾ ਨਿਆਣਾ ਦਾ ਨਾਲ ਲਈ ਬੈਠੇ ਹੋ ਤੁਸੀਂ ਮਨ ਜਾਂ ਤਾਂ ਸੌਂ ਜਵੇ ਜਾਂ ਮਰ ਜਵੇ ਜਾਂ ਨਾਲ ਨਾ ਹੋਵੇ ਜਿਹੜਾ ਨਿਆਣੇ ਗੁਰਦੁਆਰੇ ਕਰਦੇ ਮਨਮੁਖਾਂ ਦੇ ਕੀਤੇ ਇਹਨਾਂ ਨੇ ਪੱਟੀ ਪੇਸ ਕਰਤੀ ਕਿ ਸੁਣਨ ਨਹੀਂ ਦਿੱਤੇ ਕੋਲੀਆਂ ਲਗਾਈਆਂ ਨੇ ਨਾ ਕੋਈ ਸੁਣ ਜਾਂਦਾ ਨਾ ਕੋਈ ਸੁਣਾਉਣ ਵਾਲਾ ਜੇ ਸੁਣਾਉਣ ਵਾਲਾ ਸਮਝਦਾਰ ਹੋਵੇ ਉਹ ਕਹੂਗਾ ਜੇ ਨਿਆਣਾ ਆ ਗਿਆ ਮੈਂ ਕਹਾਂ ਸਾਡੀ ਕਰਦੀ ਬਾਹਰ ਕੱਢੋ ਜਿਹੜੀਆਂ ਜਨਾਨੀਆਂ ਨਿਆਣੇ ਲੈ ਕੇ ਆਉਂਦੀਆਂ ਨੇ ਸੁਣ ਲਉਂਦੀਆਂ ਨੇ ਉੱਤੇ ਨਿਆਣੇ ਦੇ ਕੀ ਅਸਰ ਹੋਊ 13 ਸਾਲ ਦਾ ਬੰਦੇ ਤੋਂ ਘੱਟ ਮਸਜਿਦ ਬੜੀ ਨਹੀਂ ਦਿੰਦੇ ਅਗਲੇ ਉਹਨਾਂ ਦਾ ਧਰਮ ਸਾਡੇ ਨਾਲ ਪੁਰਾਣਾ ਤਾਂ ਸਟੈਂਡ ਕਰਦਾ ਜੀ ਉਹਨਾਂ ਕੋਲ ਸਾਡੇ ਨਾਲ ਚੰਗੇ ਬੰਦੇ ਨੇ ਜ਼ਿਆਦਾ ਬੰਦੇ ਨੇ ਜਿਨ੍ਹਾਂ ਨੂੰ ਲੋਭ ਨਹੀਂ ਹੈਗਾ ਧਰਮ ਵਾਸਤੇ ਉਹਨਾਂ ਨੇ ਜੀਵਨ ਲਾਤਾ ਆਪਣਾ ਜਾ ਕੇ ਦੇਖ ਲਓ ਉਹਨਾਂ ਨੇ ਕੋਈ ਜਾਇਦਾਦ ਨਹੀਂ ਬਣਾਈ ਹੋਈ ਸਾਡੇ ਤੋਂ ਪਹਿਲਾਂ ਜਾਇਦਾਦਾਂ ਨਹੀਂ ਪੈ ਜਾਂਦੀ ਚੰਗੇ ਧਰਮ ਵਾਸਤੇ ਮਨ ਜਿਹੜਾ ਹੈਗਾ ਕਾਬੂ ਜਿਹੜਾ ਜਿਹੜੀ ਜਿਹੜਾ ਮਨ ਨੂੰ ਹੈ ਨਾ ਸੀਸ ਵੱਡੇ ਕਰ ਬੈਸਣ ਦੀ ਜੈ ਬਿਲ ਸਿਰ ਸੇਵ ਕਰੀ ਜੈ ਮਨ ਤੋਂ ਬਿਨਾਂ ਹੀ ਸੇਵ ਕਰਨੀ ਹੈ ਜਿੱਥੇ ਮਨ ਸੇਵਾ ਕਰੂ ਉਥੇ ਮਨ ਤਕੜਾ ਹੋਊਗਾ ਮਨ ਜੇ ਜਿੱਤਿਆ ਜਾਣਾ ਜੋ ਕੁਝ ਕਰਨਾ ਮਨ ਤੋਂ ਬਿਨਾਂ ਕਰਨਾ ਜੋ ਮਨ ਚਾਹੁੰਦਾ ਉਹਦਾ ਕਰਨਾ ਹੀ ਨਹੀਂ ਜੋ ਹੈ ਜੇ ਮਨ ਚਾਹੁੰਦਾ ਦਾਨ ਕਰ ਲੈ ਕਰਨਾ ਹੀ ਨਹੀਂ ਜੇ ਮਨ ਚਾਹੁੰਦਾ ਸੇਵਾ ਚੰਗੀ ਹੈ ਕਰ ਲੈ ਉਹ ਕਰਨੀ ਹੋਣੀ ਜੋ ਮਨ ਚਾਹੁੰਦਾ ਉਹ ਕੰਮ ਨਹੀਂ ਕਰਦਾ ਚਾਹੇ ਉਹ ਧਰਮ ਦਾ ਹੀ ਹੈ ਕੋਈ ਕਰ ਉਹ ਮਨ ਖਾਣਾ ਕੰਮ ਇਸ ਕਰਕੇ ਜਿੰਨੀਆਂ ਮਤਾਂ ਨੇ ਜਿੰਨੇ ਧਰਮ ਨੇ ਜਿੰਨੀਆਂ ਗੱਲਾਂ ਨੇ ਸਭ ਖੰਡਨ ਕਰਤੀ ਅੰਦਰ ਹੋਣੀ ਉਹ ਮੰਨਦੇ ਲੈਵਲ ਦੇ ਧਰਮ ਬਣਾਏ ਨੇ ਮੰਨਦੇ ਲੈਵਲ ਦੇ ਦਾਨ ਦੇ ਕੋਈ ਲੰਗਰ ਚਲਾਉਂਦਾ ਕੋਈ ਗੁਰਦਾਰੇ ਬਣਾਉਂਦਾ ਕੋਈ ਕੁਝ ਕਰਦਾ ਕੋਈ ਸੰਸਾਵਾ ਬਣਾਉਂਦਾ ਕੋਈ ਪੜਾਉਂਦਾ ਨੇ ਨੂੰ ਕੋਈ ਦਸਾਰ ਸਿੱਖੀਏ ਸਭ ਲੱਗਦਾ ਹੈ ਸਾਨੂੰ ਵੀ ਧਰਮ ਦੇ ਕੰਮ ਨੇ ਧਰਮ ਦਾ ਕੋਈ ਕੰਮ ਨਹੀਂ ਹੈ ਇਹਨਾਂ ਜਿੰਨੇ ਸਾਰੇ ਕੰਮ ਨੇ ਭਾਵੇਂ ਚੰਗੇ ਕੰਮ ਨੇ ਇਹਦੇ ਨਾਲ ਹੰਕਾਰ ਪੈਦਾ ਹੋ ਜਾਣਾ ਤਾਂ ਨਹੀਂ ਜਿੱਤੇ ਇਹਦੇ ਨਾਲ ਜੋ ਪ੍ਰਾਪਤੀ ਹੋਣੀ ਹੈ ਹੰਕਾਰ ਦੀ ਹੋਣੀ ਹੈ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਕਾ ਮਾਨ ਹੰਕਾਰ ਦੀ ਪ੍ਰਾਪਤੀ ਹੋ ਜਿਹਦੇ ਨਾਲ ਹੰਕਾਰ ਦੀ ਪ੍ਰਾਪਤੀ ਹੋ ਉਹਦੇ ਨਾਲ ਮਨ ਮਜ਼ਬੂਤ ਹੋ ਜਿੰਨਾ ਹੰਕਾਰ ਵਧੂਗਾ ਉਹਨਾਂ ਨਾਮ ਦਾ ਵਿਰੋਧ ਕਰੂਗਾ ਤੇ ਫਾਇਦਾ ਕੀ ਹੈ ਕੰਮ ਕਰਨ ਮਨ ਨੂੰ ਤਗੜਾ ਕਰਨ ਦੇ ਤੋਂ ਮਨ ਨੂੰ ਕਮਜ਼ੋਰ ਰੱਖੋ ਨਾ ਧਾਰਮਿਕ ਆਦਮੀ ਚੰਗਾ ਜਿਹੜੇ ਨਹੀਂ ਧਾਰਮਿਕ ਆਦਮੀ ਸੀ ਉਹਨਾਂ ਨੇ ਤਾਂ ਗੁਰਮਤ ਮੰਨ ਲਈ ਜਿਹੜੇ ਧਾਰਮਿਕ ਸੀ ਉਹਨਾਂ ਜੋ ਕਿਸੇ ਬੰਦੇ ਨੂੰ ਮੰਨੀ ਹੋਵੇ ਕਾਰਨ ਬੰਦੇ ਜੋ ਕੋਈ ਪੰਡਤ ਚੰਗਾ ਕੋਈ ਦਿਖਾਓ ਸਕ ਬਣਿਆ ਕੋਈ ਜੋਗੀ ਚੰਗਾ ਦਿਖਾਓ ਸਕ ਬਣਿਆ ਕੋਈ ਸੰਨਿਆਸੀ ਚੰਗਾ ਦਿਖਾਓ ਸਕ ਬਣਿਆ ਨਿਮਰ ਸਰ ਕੋਈ ਮੁਸਲਮਾਨਾ ਜੋ ਬਣੇ ਮੁਸਲਮਾਨ ਪੀਰ ਸਿੱਖ ਬਣਨ ਨੂੰ ਤਿਆਰ ਤੇ ਕਹਿੰਦੇ ਸਾਨੂੰ ਬਣਾ ਲੋ ਕਹਿੰਦੇ ਨਹੀਂ ਬਣਾਉਣਾ ਉਹ ਸਾਡੇ ਨੇੜੇ ਨੇ ਇੱਕ ਸਟੈਪ ਸਿਰਫ ਇੱਕ ਸਟੈਪ ਨੇੜੇ ਸੰਤੋਖ ਹੋਣਾ ਕੋ ਹੈ ਅਗਲੀ ਗੱਲ ਹੈ ਸੰਤੋਖ ਤਾਂ ਹੈ ਮਾਇਆ ਤੋਂ ਤਾਂ ਬਚੇ ਹੋਏ ਨੇ ਉਹ ਲੋਭ ਤੋਂ ਪਰ ਗਿਆਨ ਅਗਲਾ ਹੈ ਨਹੀਂ ਸੰਤੋਖ ਤਾਂ ਅਗਲਾ ਸਟੈਪ ਹੈ ਉਤੇ ਅਗਲੂ ਦਾ ਗਿਆਨ ਲੋਕ ਜਾਂ ਉਹਨਾਂ ਨੂੰ ਪਤਾ ਲੱਗਿਆ ਉਹ ਕਹਿੰਦੇ ਠੀਕ ਹੈ ਇੱਥੇ ਤੱਕ ਤੁਸੀਂ ਸਾਡੇ ਨਾਲ ਮਿਲਦੇ ਹੋ ਅੱਗੇ ਸਾਨੂੰ ਰਾਹ ਪਤਾ ਨਹੀਂ ਉਹ ਕਹਾਂ ਕਹਿੰਦੇ ਨੇ ਗੈਬੀ ਸ਼ਕਤੀ ਗੈਬੀ ਉਹਨਾਂ ਗਿਆਨ ਨਹੀਂ ਹੈ ਜਦੋਂ ਗੈਬੀ ਸ਼ਕਤੀ ਦਾ ਗਿਆਨ ਮਿਲਿਆ ਉਹ ਕਹਿੰਦੇ ਅਸੀਂ ਤਿਆਰ ਹਾਂ ਬੁੱਧੂ ਜਾਣੇ ਤਾਂ ਅੰਮ੍ਰਿਤ ਸ਼ਕਣ ਨੂੰ ਕਹਿੰਦਾ ਅੰਮ੍ਰਿਤ ਛਕਾ ਲਓ ਕਹਿੰਦੇ ਅੰਮ੍ਰਿਤ ਸ਼ਕਣ ਦੀ ਲੋੜ ਨਹੀਂ ਹੈ ਗੈਬੀ ਸ਼ਕਤੀ ਨੂੰ ਜਾਣਨ ਵਾਸਤੇ ਸਿੱਖ ਬਣ ਸਿੱਖ ਬਣਨ ਵਾਸਤੇ ਅੰਮ੍ਰਿਤ ਸ਼ਕਣ ਦੀ ਲੋੜ ਨਹੀਂ ਹੈ ਫੌਜ ਭਰਤੀ ਹੋਣ ਵਾਸਤੇ ਅੰਮ੍ਰਿਤ ਸ਼ਕਣ ਦੀ ਲੋੜ ਹੈ ਫੌਜੀ ਵਾਲਾ ਕੰਮ ਤਾਂ ਕਰਕੇ ਦਿਖਾਤਾ ਤਾਂ ਲੜਾਈ ਲੜੇ ਜਾ ਕੇ ਸਾਡੇ ਨਾਲ ਉਹਦਾ ਕੰਮ ਤਾਂ ਬਿਨਾ ਵਰਦੀ ਤੇ ਕਰਦਾ ਪੂਰਾ ਦੋ ਤੇਰੇ ਮੁੰਡੇ ਦੋ ਜੁਆਈ ਸ਼ਹੀਦ ਹੋ ਗਏ ਉਹ ਤਾਂ ਤੂੰ ਪਾਸ ਹੋ ਗਿਆ ਬੇਟਾ ਤੂੰ ਅੰਮ੍ਰਿਤ ਕਾਦੇ ਵਾਸਤੇ ਛੱਡ ਉਹ ਟੈਸਟ ਤਾਂ ਤੂੰ ਪਾਸ ਕਰਿਆ ਆ ਫਿਰ ਸਾਡੇ ਤੇ ਇਲਜ਼ਾਮ ਲੱਗੂ ਵੀ ਆਪਣਾ ਭੇਖ ਦਿੱਤਾ ਫਿਰ ਇਹ ਭੇਖ ਬਣ ਜਾਊਗਾ ਵਰਦੀ ਨਹੀਂ ਰਹਿਣੀ ਇਹਦਾ ਪਰਪਸ ਸਿਰਫ ਫੌਜੀ ਬਣਾਉਂਦਾ ਹੋਰ ਕੁਝ ਨਹੀਂ ਇਹ ਕਮਿਟਮੈਂਟ ਹੈ ਵੀ ਇਸ ਮਤ ਖਾਤਰ ਮੈਂ ਜਦ ਆਉ ਕਿ ਆਦ ਨਿਦਾਨ ਬਣੇ ਅਤ ਹੀ ਲੜਵੇ ਤਬ ਜੂਝ ਮਰੂ ਬਸ ਇਹ ਕਮਿਟਮੈਂਟ ਹੈ ਖਾਲਸੇ ਦੀ ਹੋਰ ਕੁਝ ਨਹੀਂ ਬਾਕੀ ਸਭ ਸਾਰੇ ਹੀ ਕੋਈ ਬਣ ਸਕਦਾ ਕੋਈ ਪਾਬੰਦੀ ਨਹੀਂ ਕਿਸੇ ਸਿੱਖ ਬਣ ਤੇ ਕੋਈ ਪਾਬੰਦੀ ਵਿਚਾਰਧਾਰਾ ਵਿਚਾਰਧਾਰਾ ਅਡਾਪਟ ਕਰਨੀ ਉਹਦੇ ਫੌਜ ਜਿਹੜਾ ਸਾਰੀ ਪਬਲਿਕ ਫੌਜੀ ਬਣ ਜਾਂਦੀ ਹੁੰਦੀ ਆ ਆਪਣੇ ਦੇਸ਼ਾਂ ਦੀਆਂ ਫੌਜਾਂ ਹੈ ਉਹ ਘਰ ਦਾ ਇੱਕ ਮੈਂਬਰ ਫੌਜੀ ਹੈ ਬਾਕੀ ਭਾਈ ਨਹੀਂ ਹੈ ਫੌਜੀ ਫਿਰ ਕੀ ਹੋ ਗਿਆ ਸਾਰੇ ਫੌਜੀ ਬਣ ਜਾਣ ਹਾਂ ਵਿਚਾਰਧਾਰਾ ਨੂੰ ਬਦਲੋ ਫੌਜੀਆਂ ਦੀ ਜਿਹੜੀ ਵਿਚਾਰਧਾਰਾ ਹੈ ਦੇਸ਼ ਦੀ ਵਿਚਾਰਧਾਰਾ ਹੈ ਉਹਦੇ ਨਾਲ ਸਭ ਜਿਹੜੀ ਵਿਚਾਰਧਾਰਾ ਸਿੱਖੀ ਦੀ ਉਹਦੇ ਨਾਲ ਸਭ ਪਿੱਛੇ ਜਾ ਕੇ ਵੀ ਤਾਂ ਫੌਜ ਦੀ ਮਦਦ ਕੀਤੀ ਜਾ ਸਕਦੀ ਹੈ ਪਬਲਿਕ ਫੌਜ ਦੇ ਨਾਲੇ ਖੜੀ ਹੈ ਪਿੱਛੇ ਫੌਜ ਕਿਹੜਾ ਕੱਲੀ ਲੜ ਸਕਦੀ ਹੈ ਪਬਲਿਕ ਦੇ ਬਿਨਾਂ ਪਬਲਿਕ ਨਾਲੇ ਖੜੀ ਹੈ ਜੇ ਲੋੜ ਪੈਂਦੀ ਹੈ ਪਬਲਿਕ ਜੋ ਜਾਂਦੇ ਨੇ ਬੰਦੇ ਹੋਰ ਜਿੰਨਾ ਜਰ ਪਬਲਿਕ আর ਫੌਜ ਇੱਕ ਨਹੀਂ ਹੋਊ ਫਟੇ ਹੋਈ ਨਹੀਂ ਸਕਦੀ ਫਟੇ ਕਿਉਂ ਹੋਊਗੀ ਕਿਵੇਂ ਹੋਊਗੀ ਸੰਗਤ ਔਰ ਖਾਲਸਾ ਜਿੰਨਾ ਚਿਰ ਇੱਕ ਸੁਰ ਚ ਨਹੀਂ ਹੈ ਫਤਿਹ ਨਹੀਂ ਹੋਣੀ ਸੰਸਾਰ ਦੇ ਵਿੱਚ ਸਾਰਿਆਂ ਨੂੰ ਸਿੰਘ ਸਜਣਾ ਕੋਈ ਜ਼ਰੂਰੀ ਨਹੀਂ ਜਿਹੜੇ ਸਿੰਘ ਸਜਾਉਂਦੇ ਫਿਰਦੇ ਨੇ ਉਹਨਾਂ ਨੇ ਸਿੱਖੀ ਵੀ ਨਹੀਂ ਬਣਾਉਣੀ ਆਪ ਵੀ ਨਹੀਂ ਬਣਾਉਣੀ ਉਹ ਤਾਂ ਸਿਰਫ ਭੇਡਾਂ ਦੇ ਟਿੱਕੇ ਲਾਉਂਦੇ ਨੇ ਵੀ ਇਹ ਭੇਡ ਮੇਰੀ ਹੈ ਇਹਦੀ ਉਹਨੂੰ ਮੈਂ ਲਾਉਣੀ ਹੈ ਹੋਰ ਕੁਝ ਨਹੀਂ ਹੋਰ ਕੁਝ ਵਿਚਾਰਧਾਰਾ ਜਾਂ ਜੇ ਸਭਾਇਕ ਵਿਚਾਰ ਵਿਚਾਰਧਾਰਾ ਇੱਕ ਉਥੇ ਲੜਾਈ ਦੀ ਹੈ ਲੜਾਈ ਉੱਥੇ ਅਬ ਦੋ ਭਾਈਆਂ ਦਾ ਸੁਭਾਅ ਨਹੀਂ ਮਿਲਦਾ ਦੋਹਾਂ ਦੀ ਲੜਾਈ ਹੈ ਸਗੇ ਭਰਾ ਨੇ ਜੇ ਲੋਭ ਹੈ ਜਿੱਥੇ ਘਰ ਚ ਆ ਗਿਆ ਲੋਭ ਉੱਥੇ ਲੜਾਈ ਹੋਈ ਇਸ ਕਰਕੇ ਲੋਭ ਇੱਥੇ ਨਿਸ਼ੇਧ ਕਰ ਜੇ ਲੋਭ ਰਹੂ ਲੜਾਈ ਰਹੂ ਸਵਾਰਥ ਰਹੂ ਲੜਾਈ ਰਹੂ ਸਾਰਿਆਂ ਨੂੰ ਤੁਸੀਂ ਸਿੰਘ ਸਜਾਈ ਜਾਣਾ ਸਵਾਰਥ ਸਾਰਿਆਂ 'ਚ ਸਿੱਖੀ ਕਾਦੀ ਰਹੇਗੀ ਸਵਾਰਥ ਵਾਲੀ ਸਿੱਖੀ ਹੁੰਦੀ ਜਿੱਤੇ ਸਵਾਰਥ ਆ ਸਿੱਖੀ ਹੈ ਪਹਿਲਾਂ ਸਾਫ ਤਾਂ ਕਰ ਲੋ ਮਨ ਫਿਰ ਸਜਾ ਲਿਓ ਸਿੰਘ ਉਮਰ ਤੱਕ ਮੈਂ ਪੈ ਜੂਗਾ ਗੱਦੇ ਭਾਂਡੇ ਚ ਅੰਮ੍ਰਿਤ ਪੈ ਜੂਗਾ ਫਿਰ ਅੰਮ੍ਰਿਤ ਨਹੀਂ ਕੁਝ ਹੋਰ ਪਾ ਰਹੇ ਤੁਸੀਂ ਅਗਰ ਕੀ ਪਾ ਰਹੇ ਦੁੱਧ ਕੋਈ ਗੱਦੇ ਭਾਂਡੇ 'ਚ ਪਾਉਂਦਾ ਹੁੰਦਾ ਹੈ ਭਾਂਡਾ ਦਾ ਸਾਫ ਨਹੀਂ ਹੈ ਮਨ ਤਾਂ ਸਾਫ ਨਹੀਂ ਹੈ ਕਹਿ ਰਹੇ ਹੋ ਤੁਸੀਂ ਪੌੜ ਜਾ ਉੱਪਰ ਛਕ ਲਓ ਪ੍ਰੈਕਟੀਕਲੀ ਸਰ ਲੈਣ ਦਾ ਕੰਮ ਕੀਤਾ ਸੀ ਉਹ ਸਾਰਾ ਕੌਤਕ ਕੌਤਕ ਗਿਆ ਉਹ ਦਸਮ ਪਾਸ਼ਾ ਨੇ ਕੌਤਕ ਹੈ ਕੌਤਕ ਕੀਤਾ ਕਰਾਮਾਤ ਨਹੀਂ ਰਿਹਾ ਕੌਤਕ ਸਵਾਗਤ ਦੱਸਿਆ ਸੀ ਕਰਕੇ ਇਹ ਟੈਸਟ ਲਿਆ ਸੀ ਤੋਂ ਐਸ ਆਦਮੀ ਨੂੰ ਜਿਹੜਾ ਹੋਵੇ ਤਾਂ ਇਹ ਬਹੁਤ ਫੌਜੀ ਲਿਆ ਜਾ ਸਕਦਾ ਜਿਹੜਾ ਦੇਸ਼ ਖਾਤਰ ਮਰ ਮਿਟ ਸਕਦਾ ਨਾ ਉਹੀ ਫੌਜ ਦੇ ਕਾਬਲ ਹੈ ਦੂਜਾ ਨਹੀਂ ਬੰਦਾ ਜੇ ਭੱਜਿਆ ਹੋਵੇ ਉਹਦਾ ਜੋ ਕਹਿੰਦੇ ਉਹਦੇ ਫੌਜੀ ਦੇ ਕੀ ਕਰਾਉਣੇ ਜਾਂ ਲੋੜ ਪਵੇ ਭੱਜਿਆ ਹੋਵੇ ਪਿਛੇ ਉਹ ਉਹ ਸੋਚੀ ਤੇ ਕੀ ਕਰੂ ਤਾਂ ਦੁਨੀਆਂ ਨੂੰ ਮਰਵਾ ਦੂਗਾ ਇਹ 10 ਵੀ ਭੱਜ ਲੈਣ ਸੋਚੋ ਉਹਨਾਂ ਦਾ ਹੌਸਲਾ ਦੁੱਗਣਾ ਹੋ ਜਾਂਦਾ ਸਾਹਮਣੇ ਵਾਲਿਆਂ ਦਾ ਖਾਲਸਾ ਆਪ ਕਿਉਂ ਹੋਇਆ ਉਹਨਾਂ 'ਚ ਭਜਣ ਵਾਲੇ ਦੇ ਨਾਲ ਜਿੱਕ ਵੀ ਭਜਣ ਵਾਲਾ ਨਹੀਂ ਪਿੱਛੇ ਪਿੱਛੇ ਨੂੰ ਪੈਰ ਕਰਨ ਵਾਲਿਆਂ ਦੀ ਅੱਗੇ ਹੀ ਪੈਰ ਜਾਂਦਾ ਸੀ ਇਸ ਕਰਕੇ ਥੋੜੇ ਹੀ ਇਹ ਉਹਨਾਂ ਨੂੰ ਜਿੱਤ ਲੈਂਦੇ ਪਿੱਛੇ ਮੁੜਨ ਵਾਲਾ ਥੀਓ ਨਹੀਂ ਕੋਈ ਇਹ ਕਾਰਨ ਸੀ ਉਹ ਕਿਰਾਏ ਦੇ ਲੜਦੇ ਸੀ ਉਹਨਾਂ ਦੇ ਕਿਰਾਏ ਦੇ ਭਰਤੀ ਸਖਾਈਏ ਸੀ ਇੱਥੇ ਜੇ ਤਨਖਾਈਏ ਸੀ ਉਹ ਵੀ ਗੁਰੂ ਵਾਲੇ ਸੀ ਇਹ ਸੱਚ ਪੱਲੇ ਹੋਏ ਇਹ ਸੱਚ ਪੱਲੇ ਹੋਏ ਸੱਚ ਪੱਲੇ ਹੋਏ ਤਾਂ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਈ ਹੈ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਈ ਹੈ ਕੂੜਾ ਲਾਲ ਜੀ ਛੱਡੀ ਹੈ ਕੂੜਾ ਲਾਲ ਛੱਡੀ ਹੈ ਪਹਿਲਾਂ ਸ਼ਰਤਾ ਕੂੜਾ ਲਾਲ ਜੀ ਛੱਡੀ ਹੈ ਹੋਏ ਇੱਕ ਮਨ ਅਲਖ ਤੇ ਆਈ ਹੈ ਹੋਏ ਇੱਕ ਮਨ ਅਲਖ ਤੇ ਆਈ ਹੈ ਫਿਰ ਫੈਸਲਾ ਇੱਕ ਮਨ ਹੋ ਗਿਆ ਇੱਕ ਮਨ ਹੋਏ ਬਿਨਾਂ ਧਿਆਨ ਜੁੜਦਾ ਹੀ ਨਹੀਂ ਚਾਹੇ ਪਾਠ ਕਰ ਲੋ ਜਾਂ ਕੁਝ ਵੀ ਕਰ ਲੋ ਜਦੋਂ ਜਦ ਮਨ ਇੱਕ ਨਹੀਂ ਧਿਆਨ ਕਦੇ ਜੁੜਦਾ ਇੱਕ ਮਨ ਹੋ ਗਈ ਧਿਆਨ ਜੋ ਧਿਆਨ ਤੋਂ ਪਹਿਲਾਂ ਇੱਕ ਮਨ ਹੋਣਾ ਸਿੱਖ ਲਓ ਜੋਗੀ ਸਿਰਫ ਇੱਕ ਮਨ ਹੋਣ ਦੀ ਪ੍ਰੈਕਟਿਸ ਕਰ ਰਹੇ ਨੇ ਜੋ ਮਤ ਹੋਰ ਕੁਝ ਨਹੀਂ ਧਿਆਨ ਉਹਦੇ ਬਾਅਦ ਗਾਂ ਗਾਂ ਗੱਲ ਬਾਤ ਕਰਨੀ ਇਹ ਸਿਰਫ ਮੁੱਢਲਾ ਧਿਆਨ ਇੱਕ ਕਰਦੀ ਪ੍ਰੈਕਟਿਸ ਹੈ ਜੀ ਜੋ ਜਿਵੇਂ ਅਸੀਂ ਬੱਚੇ ਨੂੰ ਪਹਿਲਾਂ ਕੇਜੀ ਦਾਖਲ ਕਰਕੇ ਪ੍ਰੈਕਟਿਸ ਕਰਦੇ ਆ ਵੀ ਇਹ ਬਹਿ ਸਕਦਾ ਹੈ 6-7 ਘੰਟੇ ਸਕੂਲ 'ਚ 4 ਘੰਟੇ ਜੇ 4 ਘੰਟੇ ਜੋ 3.5 ਘੰਟੇ ਰੋਈ ਗਿਆ ਉਹਨੇ ਪੜਨਾ ਵੀ ਹੈ ਬਹਿਣਾ ਚਾਹੁੰਦਾ ਹੀ ਨਹੀਂ ਉਹਦਾ ਜੀ ਲੱਗਣ ਲੱਗ ਗਿਆ ਕਿ ਉਹ ਰਾਜੀ ਨਾਲ ਬਹਿਦਾ ਫਿਰ ਉਹਨੂੰ ਪੜਾਈ ਸ਼ੁਰੂ ਕਰੀ ਜੋਗੀ ਸਿਰਫ ਬੈਠਣ ਦੀ ਪ੍ਰੈਕਟਿਸ ਹੈ ਇੱਕ ਮਨ ਹੋਣ ਦੀ ਇੱਕ ਮਨ ਹੋਏ ਦੇ ਬਾਅਦ ਉਪਦੇਸ਼ ਦੀ ਲੋੜ ਹੈ ਜਾਂਦੇ ਆ ਗ੍ਰੰਥੀ ਦਾ ਇੱਕ ਮਨ ਨਹੀਂ ਹੈ ਬੈਠਣ ਵਾਲੇ ਦਾ ਮਨ ਤਿੰਨ ਵਿਚਾਰ ਜਗ੍ਹਾ ਹੁੰਦਾ ਉਹਦਾ ਆਪਣਾ ਹੀ ਨਹੀਂ ਹੈ ਅਲਾ ਕਰਨ ਵਰ ਕਿਵੇਂ ਜੁੜਦਾ ਕੌਣ ਜੁੜੂ ਹੋਏ ਕਮਾਂ ਨਾਲ ਖਤੇ ਆਈਏ ਹੈ ਨਾ ਕੂੜਾ ਲਾਲ ਛੱਡੀਏ ਕੂੜਾ ਨਾ ਕੂੜਾ ਲਾਲ ਕੇ ਸਨੇ ਛੱਡਿਆ ਨਾ ਇੱਕ ਮਨ ਹੋ ਕੇ ਅਲਖ ਹੈ ਇਹਦਾ ਮਤਲਬ ਸਿੱਖਿਆ ਦੀ ਕੋਈ ਗੱਲ ਹੀ ਨਹੀਂ ਸਿੱਖਿਆ ਵਾਲੀ ਗੱਲ ਇੱਥੇ ਸ਼ੁਰੂ ਹੁੰਦੀ ਹੈ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਖ ਹੈ ਫੇਰ ਫਲ ਦੀ ਗੱਲ ਸ਼ੁਰੂ ਫਲ ਤੇ ਵੇਹੋ ਭਾਈਆ ਜੇ ਵੇਹੀ ਕਾਰ ਅਜੋ ਸ਼ਰਤ ਇਹ ਹੈ ਜੇ ਕਾਰ 'ਚ ਫਰਕ ਪੈ ਗਿਆ ਫਿਰ ਫਲ ਨਹੀਂ ਮਿਲਣਾ ਚਾਹੇ ਇੱਕ ਕੂੜਾ ਲਾਲਚ ਵੀ ਛੜਦਾ ਹੋਏ ਇੱਕ ਮਨ ਅਲਖ ਵੀ ਧਿਆਲੇ ਇੱਥੇ ਕੀ ਵਿਗੜ ਪਊਗਾ ਹੁਣ ਲਾਲਚ ਛੜਦਾ ਕੂੜਾ ਲਾਲਚ ਛੜੀਏ ਹੋਏ ਇੱਕ ਮਨ ਅਲਖ ਤੇ ਆਈ ਇੱਥੇ ਵਿਗੜ ਪੈਣ ਦਾ ਫਿਰ ਖਤਰਾ ਹੈ ਜੋ ਇੱਥੇ ਪਰਪੰਚ ਰਚਣ ਦਾ ਖਤਰਾ ਇੱਥੇ ਲੋਕਾਂ ਨੇ ਕਹਿਣ ਲੱਗ ਜਾਣਾ ਤਾਂ ਰੱਬ ਬਣ ਗਿਆ ਲਿਖਾ ਬਦਲ ਜੇ ਰਾਮਚੰਦਰ ਜਾਂ ਗੁਰੂ ਨਾਨਕ ਦਾ ਅਵਤਾਰ ਕਹਿਣ ਲੱਗੇ ਨਾ ਚਾਬਨੂਸ ਸਮਝੋ ਮਰਿਆ ਗਿਆ ਔਰ ਉਹ ਹੋ ਗਿਆ ਸੁਣ ਕੇ ਖੁਸ਼ ਭਰਮ ਪੈ ਗਿਆ ਉਹਨੂੰ ਮੈਂ ਤਾਂ ਬਹੁਤ ਬੜਾ ਭਗਤ ਸਮਝੋ ਡੂੰਗੀ ਖੜ ਜਿ ਗਿਆ ਜਿਹਨੂੰ ਇਹ ਗੱਲ ਕਿਹਾ ਕਿਸੇ ਨੇ ਜਦੇ ਹੀ ਮਾਰਿਆ ਗਿਆ ਜਦੇ ਡਾਊਨਫਾਲ ਹੋ ਗਿਆ ਪਰ ਇਹ ਕਹਿੰਦੇ ਨੇ ਬਸੰਦਰਾ ਨੂੰ ਦੇਵੀ ਪ੍ਰਗਟ ਕੀਤਾ ਫਿਰਦੀ ਹੈ ਤੁਰੀ ਤੁਰੀ ਵਟ ਵਟ ਫਿਰਦੀ ਹੈ ਨਾ ਤੁਰੀ ਕੁਰਸੀ ਉਹਦੇ ਕੋਲ ਦੀ ਚਾਪ ਨੂੰ ਸਾਡਾ ਘਾਟਾ ਹੈ ਨਹੀਂ ਹੋ ਸਕਦਾ ਉਹਨੂੰ ਬੀਜੇਪੀ ਜੋ ਗੜ ਲੈਣ ਬਾਅਦ ਪਰ ਜਦੋਂ ਉਹਦੇ ਦਿਮਾਗ 'ਚ ਫਰਕ ਪਿਆ ਜਦੋਂ ਸਮਝੋ ਡਾਊਨਫਾਲ ਹੋ ਗਿਆ ਜਦੋਂ ਡਿਰ ਪਿਆ ਉਹ ਇੱਕ ਮਨ ਅਲਖ ਤੇ ਆਈ ਹੈ ਹਲ ਤੇ ਵੇਹੋ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ ਇੱਥੇ ਆ ਕੇ ਹੁਣ ਕਾਰ ਦੀ ਗੱਲ ਆ ਇੱਕ ਮਨ ਹੋ ਜਾਂਦਾ ਕਬੀਰ ਕਹਿੰਦਾ ਤੇ ਖਤਰਾ ਕੀ ਹੈ ਕਬੀਰ ਨੇ ਗੱਲ ਖੋਲੀ ਹੈ ਇਹ ਲੋਕਾਂ ਦੇ ਵਿੱਚ ਕਿ ਕਮੰਤਾ ਸੀ ਦੁਨਿਆਵੀ ਗੱਲਾਂ ਦਾ ਦ੍ਰੋਪਤੀ ਵੀ ਹੋ ਗਈ ਸੀ ਕਮੰਤਾ ਸਾਡੀ ਉਹ ਬੱਚੀ ਸੀ ਫਿਰ ਉਹਨੂੰ ਮਿਲਿਆ ਕੀ ਸੀ ਮੁਕਤੀ ਤਾਂ ਨਹੀਂ ਮਿਲੀ ਮੁਕਤੀ ਤਾਂ ਨਹੀਂ ਮਿਲੀ ਜਦ ਗਏ ਨੇ ਪਹਾੜ ਦੇ ਚੜੇ ਸਭ ਤੋਂ ਪਹਿਲਾਂ ਦ੍ਰੋਪਤੀ ਗਰੀ ਸ਼ਾਇਦ ਤੁਹਾਨੂੰ ਪਤਾ ਹੋਊਗਾ ਤੁਸੀਂ ਪੜਿਆ ਸਭ ਤੋਂ ਪਹਿਲਾਂ ਦਰਉਪਤੀ ਗਰੀ ਉਹ ਕ੍ਰਿਸ਼ਨ ਦਾ ਉਹਨੂੰ ਦਰਸ਼ਨ ਹੋਇਆ ਕ੍ਰਿਸ਼ਨ ਨੇ ਉਹਨੂੰ ਮਦਦ ਕੀਤੀ ਹੋਰ ਕਿਸੇ ਭਾਈ ਵੀ ਨਹੀਂ ਕੀਤੀ ਕਿਸੇ ਨੇ ਮਦਦ ਕੋਈ ਹਿਸਟਰੀ ਨਹੀਂ ਪਰ ਸਭ ਤੋਂ ਪਹਿਲਾਂ ਹੀ ਹੋ ਗਈ ਬਰਫ ਅਰੇ ਦਰਉਪਤੀ ਗਈ ਨਾ ਉਹਨੂੰ ਹੰਕਾਰ ਸੀ ਕਿਉਂ ਵੀ ਮੇਰੇ ਪੰਜ ਪਤੀ ਸਭ ਤੋਂ ਜ਼ਿਆਦਾ ਹੰਕਾਰ ਉਹਨੂੰ ਸੀ ਇਹ ਲਿਖਿਆ ਨਾ ਸਾਰੀਆਂ ਗੱਲਾਂ ਲਿਖੀਆਂ ਪਈਆਂ ਨੇ ਉਹ ਗੱਲਾਂ ਤਾਂ ਸਾਨੂੰ ਸਮਝਾਉਣ ਵਾਲੀਆਂ ਨੇ ਇੱਥੇ ਕਿ ਉਹਨਾਂ ਦੇ ਪਿੱਛੇ ਬੈਕਗ੍ਰਾਉਂਡ ਹੈ ਕੀ ਹੁਣ ਫਲਤੇ ਵੇ ਪਾਈ ਹੈ ਇਹ ਟਿੱਪਣੀ ਉਹਨਾਂ ਗੱਲਾਂ ਤੇ ਹੈ ਉਹ ਜਿਹੜੀਆਂ ਬੈਕਗ੍ਰਾਉਂਡ ਨੇ ਹਿੰਦੂ ਮਤ ਦੇ ਗ੍ਰੰਥਾਂ ਦੀ ਇਹ ਉਹਦੇ ਤੇ ਟਿੱਪਣੀਆਂ ਕਿਹੜੀ ਗੱਲ ਤੇ ਕਿਹੜੀ ਟਿੱਪਣੀਆਂ ਬਸ ਇਹੀ ਪਛਾਣ ਜੋ ਪਛਾਣ ਹੈ ਤੁਸੀਂ ਉੱਥੇ ਪਹੁੰਚ ਗਏ ਜੋ ਗੱਲ ਦੀ ਪਛਾਣ ਹੈ ਨਹੀਂ ਤੁਹਾਨੂੰ ਕਿਹੜੀ ਗੱਲ ਤੇ ਟਿੱਪਣੀ ਹੈ ਉਹ ਪਿੱਛੇ ਨਹੀਂ ਸਿਮਰਤ ਸਾਸਤਰ ਭੋਖੇ ਨਹੀਂ ਹੋਏ ਕਾਹਦੀ ਨਹੀਂ ਤੁਹਾਨੂੰ ਪਤਾ ਲੱਗਣਾ ਜਿੰਨਾ ਚਿਰ ਉਹ ਪਿਛਲੇ ਗ੍ਰੰਥ ਭੋਖੇ ਨਹੀਂ ਹੋਏ ਗੁਰਬਾਣੀ ਦਾ ਨਹੀਂ ਪਤਾ ਲੱਗਦਾ ਕੀ ਕਹਿੰਦੀ ਹੈ ਬੁਝਣ ਵਾਲੀ ਗੱਲ ਹੈ ਨਾ ਇੱਥੇ ਕਿਹੜੀ ਗੱਲ ਤੇ ਟਿੱਪਣੀ ਹੈ ਪਿੱਛੇ ਕੀ ਧਾਰਨਾ ਸੀ ਜਿੱਤੇ ਟਿੱਪਣੀ ਹੈ ਇੱਥੇ ਕੀ ਖਤਰਾ ਹੈ ਪਾਉ ਭਗਤ ਭਗਵਾਨ ਹਿਤ ਦੇਖੋ ਮਾਇਆ ਲਿਪਤ ਨ ਰੰਚ ਜਾਗਦਾ ਨਾ ਲੋਭ ਭਗਤੀ ਵੀ ਭਗਵਾਨ ਹਿੱਤ ਕਰ ਰਹੇ ਭਾਉ ਵੀ ਭੁੱਖ ਵੀ ਭਗਤੀ ਦੀ ਹੋਈ ਹੈ ਭਾਉ ਭਗਵਾਨ ਭਗਤ ਭਗਵਾਨ ਹਿੱਤ ਮਾਇਆ ਲਿਪਤ ਨਾ ਰੰਜ ਚਰਾ ਮਾਸਾ ਵੀ ਮਾਇਆ ਨਾ ਲਿਪਤ ਪਰ ਫਿਰਲੇ ਕਹੀਏ ਨਾਨਕਾ ਜੇ ਨਾ ਰਚੇ ਪ੍ਰਪੰਚ ਜੇ ਤੇ ਪ੍ਰਪੰਚ ਰਚ ਲਿਆ ਡੁੱਬ ਗਏ ਹਲਤੇ ਵੇਹੋ ਪਾਈ ਹੈ ਜੇ ਵੇਹੀ ਕਰ ਕਮਾਈ ਐ ਕਿਆ ਕਿ ਮੰਗਦਾ ਕੀ ਹੈ ਇੱਥੇ ਕਿ ਇੱਛਾ ਕੀ ਹੈ ਜੇ ਤਾਂ ਇੱਥੇ ਆ ਕੇ ਇੱਛਾ ਹੈ ਭੱਟਾ ਨੇ ਕਿਹਾ ਨਾ ਸੱਤੇ ਬਲਵੰਡ ਸੱਤੇ ਨੇ ਕਿਹਾ ਬਲਵੰਡ ਸੱਤੇ ਦਾਨ ਦੇਵ ਸੀ ਦਾਨ ਜੋ ਸਤਗੁਰ ਭਾਵ ਹਾਂ ਜਾਨ ਦਾਨ ਜੋ ਸਤਗੁਰ ਭਾਵ ਸੀ ਸੋ ਸੱਤੇ ਦਾਨ ਹੇ ਸਤਗੁਰ ਤੈਨੂੰ ਜਿਹੜਾ ਚੰਗਾ ਲੱਗਦਾ ਦਾਨ ਹੋ ਦੇ ਮੈਨੂੰ ਨਹੀਂ ਪਤਾ ਕੀ ਚੰਗਾ ਤੂੰ ਦੱਸ ਮੈਨੂੰ ਦਾਨ ਕੀ ਚਾਹੀਦਾ ਸਿੱਖਾਂ ਨੂੰ ਕਿਹਾ ਸਮਝਾਇਆ ਕੀ ਮੰਗਣਾ ਹੈ ਫਿਰ ਜੇ ਮੰਗਣਾ ਪੈ ਜਵੇ ਤੁਹਾਨੂੰ ਮੰਗਣਾ ਨਹੀਂ ਆਉਂਦਾ ਮੰਗਣਾ ਮੰਗਣ ਨਹੀਂ ਕਾ ਹਰ ਜਸ ਪੁਰਤੇ ਮੰਗਣਾ ਹਰ ਜਸ ਮੰਗਿਓ ਇੱਥੇ ਆ ਕੇ ਨਹੀਂ ਡੁੱਬ ਜਾਓਗੇ ਇੱਥੇ ਆ ਕੇ ਬੜੇ ਬੜੇ ਡੁੱਬ ਗਏ ਜਿੰਨੀਆਂ ਮੱਤਾਂ ਚਲਾਈਆਂ ਨੇ ਇਸ ਵਸਤਾ ਵਾਲਿਆਂ ਨੇ ਚਲਾਈਆਂ ਨੇ ਮਨਮੱਤਾਂ ਸਾਰੀਆਂ ਹੀ ਸਾਰੀਆਂ ਇੱਥੇ ਆ ਕੇ ਮਨਮੱਤਾਂ ਚਲੀਆਂ ਨੇ ਉਹਦੇ ਕਹਿਣੇ 'ਚ ਬਹੁਤ ਲੋਕ ਆਮ ਹੋ ਜਾਂਦੇ ਨੇ ਉਹਦੇ ਜਮਾਇਆ ਲੋਕ ਤਾਂ ਨਰਨ ਚੁੰਦਾ ਦੁਨੀਆ ਨੂੰ ਕੋਈ ਔਕੜ ਨਹੀਂ ਲੱਗਦਾ ਜੋ ਔਕੜ ਹੁੰਦਾ ਵੀ ਨਹੀਂ ਦੁਨੀਆ ਪਿੱਛੇ ਹੋ ਜਾਂਦੀ ਹੈ ਉਹਨੂੰ ਭਗਵਾਨ ਕਹਿਣ ਲੱਗ ਜਾਂਦੀ ਹੈ ਨਾਨਕ ਨੂੰ ਐਸੇ ਕਰਕੇ ਭਗਵਾਨ ਕਹਿਣ ਤੇ ਨਹੀਂ ਹਟਦੇ ਨਾਨਕ ਦਾ ਕਹਿਣਾ ਨਹੀਂ ਮੰਨ ਰਹੇ ਲੋਕ ਜੋ ਨੇ ਲਿਖਿਆ ਉਹ ਨਹੀਂ ਮੰਨ ਰਹੇ ਅੰਨਾ ਬੋੜੇ ਨੇ ਨਾ ਇੱਥੋਂ ਜਿਹੜਾ ਅੰਨਾ ਬੋੜਾ ਮੋੜ ਤੇ ਬਚ ਗਿਆ ਉਹ ਇੱਥੋਂ ਨਿਕੂ ਕਹੋ ਇੱਥੇ ਆ ਕੇ ਆਦਮੀ ਨਾਲ ਜੁੜ ਜਾਂਦਾ ਜਿਹੜਾ ਆਦਮੀ ਨਾਲ ਜੁੜੂ ਆਪਣੇ ਨਾਲ ਵੀ ਜੁੜੂ ਇਹ ਵੀ ਬਿਮਾਰੀ ਹੈ ਜਿਹੜਾ ਆਦਮੀ ਨਾਲ ਆਪ ਜੁੜੂ ਆਪਣੇ ਨਾਲ ਵੀ ਜੁੜੂ ਆਪਣੇ ਨਾਲ ਜੁੜਦਾ ਨੂੰ ਨਸ਼ਾ ਵੀ ਹੋਊ ਮੈਨੂੰ ਕਹਿੰਦੇ ਆਦਮੀ ਬੰਦੇ ਨੇ ਇਹ ਗਲਤੀ ਮੁਹੰਮਦ ਸਾਹਿਬ ਤੇ ਹੋਈ ਇਹ ਗਲਤੀ ਰਾਜਵਾਨ ਨੂੰ ਲੈ ਜਾਂਦੀ ਹੈ ਤੇ ਸਾਰਿਆਂ ਨੂੰ ਬਣਾਉਂਦੀ ਹੈ ਇੱਥੇ ਆ ਕੇ ਪਰਮੇਸ਼ਰ ਦੀ ਹੋਂਦ ਖਤਮ ਹੋ ਜਾਂਦੀ ਹੈ ਮੇਰੀ ਹੋਂਦ ਰਹਿ ਜਾਂਦੀ ਹੈ ਪਰਮੇਸ਼ਰ ਦਾ ਪਾਣਾ ਥੱਲੇ ਚਲਾ ਜਾਂਦਾ ਪਰਮੇਸ਼ਰ ਦਾ ਪਾਣਾ ਥੱਲੇ ਚਲਾ ਜਾਂਦਾ ਮੇਰਾ ਪਾਣਾ ਉੱਤੇ ਆ ਜਾਂਦਾ ਮੈਂ ਕੀ ਜਾਣਾ ਸਾਰਿਆਂ ਨੂੰ ਸਿਖਾਉਣਾ ਦੇਣਾ ਮੇਰੀ ਇੱਛਾ ਨਾ ਮੇਰੀ ਇੱਛਾ ਪਰਮੇਸ਼ਰ ਦੀ ਕੀ ਇੱਛਾ ਉਹਦਾ ਪਤਾ ਨਹੀਂ ਪਰ ਹੋਣਾ ਹੋਈ ਹੈ ਜੋ ਉਹਦੀ ਇੱਛਾ ਹੈ ਇੱਥੇ ਆ ਕੇ ਬੜੀ ਖਤਰਨਾਕ ਖੇਡ ਹੈ ਹੋਏ ਇੱਕ ਮਨ ਅਲਖਤ ਆਈ ਹੈ ਹਲ ਤੇ ਵੇਹੋ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਧੂਮਤਨਾ ਦੀ ਪਾਈ ਜੇ ਪਹਿਲਾਂ ਪੱਕਾ ਹੀ ਲਿਖਿਆ ਹੋਵੇ ਨਾ ਇੱਥੇ ਆ ਕੇ ਮਨ ਨਾ ਬਦਲੇ ਮਨ ਬਦਲ ਜਾਂਦਾ ਨਾ ਕਿਵੇਂ ਬਦਲ ਜਾਂਦਾ ਚਾਲੇ ਤੇ ਹਰ ਮਿਲਣ ਕੋ ਤਾਂ ਗੋੜ ਤਾਂ ਉੱਥੇ ਦਾ ਹੀ ਲਾਇਆ ਸੀ ਨਾਨਾ ਨੇ ਵੀ ਚੱਲਾਂਗੇ ਉੱਤੇ ਫਿਰ ਕੌਲਾਂ ਵਾਲੇ ਟੋਬੇ ਤੇ ਅਸਰ ਨਾ ਦੇ ਕਹਿੰਦੇ ਛੱਡੋ ਪਰੇ ਚੜਾਈ ਨੂੰ ਕੀ ਹੈ ਇੱਥੇ ਬੜੀ ਸੰਗਤ ਆਉਂਦੀ ਹੈ ਲੰਗਰ ਲਾ ਉਹ ਇੱਥੇ ਹੀ ਦਰਸ਼ਨ ਹੋ ਜਾਂਦੇ ਸਾਰੇ ਆਉਂਦੇ ਜਾਂਦੇ ਨੇ ਕਈ ਤਾਂ ਅੱਗੇ ਕੌਲਾਂ ਵਾਲੇ ਟੋਬੇ ਤੇ ਬੜੇ ਹੁੰਦੇ ਸੀ ਜੇ ਉੱਤੇ ਚਲੇ ਗਏ ਇਹਨਾਂ ਦੇ ਦਰਸ਼ਨ ਹੋਣੇ ਨਹੀਂ ਹੁੰਦੇ ਕਹਿਣ ਦਾ ਮਤਲਬ ਦੀਵੇ ਤੋਂ ਖੜ ਗਏ ਨੀਵੀਂ ਪੱਧਰ ਤੇ ਖੜ ਗਏ ਆ ਕੇ ਸਤੋਗੁਣ ਅਵਸਥਾ ਹੈ ਇਹ ਸਤੋਗੁਣ ਅਵਸਥਾ ਇਹਨੂੰ ਸਤੋਗੁਣ ਕਹਿੰਦੇ ਨੇ ਇੱਥੇ ਤੱਕ ਹਿੰਦੂ ਮਤ ਹੈ ਤੋਂ ਗਾਂ ਹਿੰਦੂ ਮਤ ਨਹੀਂ ਹੈ ਹਿੰਦੂ ਮਤ ਨਹੀਂ ਤੋਂ ਅੱਗੇ ਜਾਂਦੀ ਇਹ ਸਤੋਗੁਣ ਅਵਸਥਾ ਉੱਥੇ ਰਜਗੁਣ ਸਤ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ ਗੁਰਪ੍ਰਸਾਦ ਜੀ ਨੇ ਚੌਥਾ ਚੀਦਿਆ ਇਹਨੂੰ ਪਰਮ ਪਦ ਪਾਇਆ ਉੱਪਰ ਹੈ ਦੋ ਇਹ ਦੋ ਜਿਹੜਾ ਉੱਪਰ ਚਲੇਗਾ ਆਦਮੀ ਧਾਰਮਿਕ ਨਹੀਂ ਰਹਿੰਦਾ ਸੰਸਾਰੀ ਧਰਮ ਨੇ ਜਿਹੜੇ ਉਹ ਨਹੀਂ ਰਹਿੰਦਾ ਸਾਰਿਆਂ ਨੂੰ ਝਾੜੂ ਇੱਕੋ ਜਗ੍ਹਾ ਮਾਰਦਾ ਫਿਰ ਕਿ ਉਹਦੇ ਆਪਣੇ ਵਾਲੇ ਧਰਮ 'ਚ ਵੀ ਉਹੀ ਖਾਮੀ ਹੁੰਦੀ ਜਿਹੜੀ ਦੁਨੀਆ 'ਚ ਹੁੰਦੀ ਹੈ ਅੱਜ ਸਿੱਖਾਂ 'ਚ ਵੀ ਸਾਰੀਆਂ ਖਾਮੀਆਂ ਜਿਹੜੀਆਂ ਦੁਨੀਆ 'ਚ ਸਿੱਖਾਂ ਨੂੰ ਕਿੱਥੇ ਬਰਦਾਸ਼ਤ ਹੋਏਗਾ ਉਹਨਾਂ ਦਾ ਕਹਿਣਾ ਸੱਚ ਇਹਨਾਂ ਕੋਲ ਝੂਠ ਜੇ ਦੂਜੀਆਂ ਮਤਾਂ ਝੂਠੀਆਂ ਨੇ ਝੂਠੀ ਇਹਨਾਂ ਨੇ ਆਪਣੀ ਬਣਾ ਲਈ ਝੂਠੀ ਤਾਂ ਨਹੀਂ ਆ ਪਰ ਅਸੀਂ ਬਣਾ ਲਈ ਨਾ ਮਾਇਆ ਬਾੜ ਲਈ ਅਸੀਂ ਚੋਰ ਮੋਰੀ ਸਹੀ ਬਾੜ ਲਈ ਕੀ ਅੱਜ ਅਸੀਂ ਇਹ ਸਾਰੇ ਮੰਨਦੇ ਆ ਮੰਗਣਾ ਮੰਗਣ ਦੀ ਕਾ ਹਰ ਜਸ ਕਰਤੇ ਤੇ ਮੰਗਣਾ ਇਹ ਅਰਦਾਸ ਕਰਦੇ ਆ ਹਰ ਜਸ ਤੇ ਮੈਨੂੰ ਕੁਝ ਨਹੀਂ ਮੰਗਣਾ ਕਰਦੇ ਹੀ ਨਹੀਂ ਤੇ ਸਿੱਖੀ ਛੱਡਦੀ ਜੇ ਨਹੀਂ ਕਰਦੇ ਤਾਂ ਸਿੱਖੀ ਛੱਡਦੀ ਸਿੱਖੀ ਛੁੱਟ ਗਈ ਪਤਾ ਨਹੀਂ ਲੱਗੇ ਪਤਾ ਤਾਂ ਉਹਨੂੰ ਲੱਗਦਾ ਨਾ ਜਿਹਨੂੰ ਸਿੱਖੀ ਦੀ ਲੋੜ ਹੁੰਦੀ ਜਿਹੜੀ ਚੀਜ਼ ਦੀ ਮੈਨੂੰ ਭੁੱਖਾ ਤਾਂ ਮਿਲਦੀ ਨਹੀਂ ਉਹ ਤਾਂ ਬੋਲਦੇ ਹੀ ਨਹੀਂ ਜਿਹੜੀ ਗੁਰਬਾਣੀ ਕਹਿੰਦੀ ਉਹ ਤਾਂ ਗੱਲ ਬੋਲਦੇ ਨਹੀਂ ਇਹ ਤਾਂ ਹੋਰੇ ਕੁਝ ਬੋਲੀ ਬੋਲਣ ਲੱਗੇ ਇਹ ਬੋਲੀ ਮਨਮੁਖਾਲੀ ਬੋਲਣ ਲੱਗੇ ਮਨਮੁਖਾਲੀ ਅਰਦਾਸ ਹੈ ਸਾਰੀ ਮਨਮੁਖੇ ਜ਼ਿਆਦਾ ਹੁੰਦੇ ਨੇ ਭੀੜ ਮਨਮੁਖਾਂ ਦੀ ਹੁੰਦੀ ਹੈ ਗੁਰਮੁਖਾਂ ਦੀ ਭੀੜ ਕਦੇ ਹੋਈ ਹੋਈ ਨਹੀਂ ਨਾ ਗੁਰਮੁਖਾਂ ਦੀ ਕਦੇ ਭੀੜ ਹੋਵੇ ਨਾ ਹੁੰਦੀ ਹੋ ਹੁੰਦੀ ਹੈ ਭੀੜ ਤਾਂ ਹਮੇਸ਼ਾ ਮਨਮੁਖਾਂ ਦੀ ਹੁੰਦੀ ਹੈ ਮਸਕੀਨ ਕਹਿੰਦਾ ਹੁੰਦਾ ਸੀ ਨਾ ਭੇਡਾਂ ਦੀ ਭੀੜ ਹੁੰਦੀ ਹੈ ਸ਼ੇਰਾਂ ਦੀ ਭੀੜ ਨਹੀਂ ਹੁੰਦੀ ਸ਼ੇਰ ਕਿੰਨੇ ਖੋ ਜਾਣਗੇ 2-4 ਲੱਖ ਸ਼ੇਰ ਕਿਤੇ ਦੇਖਿਆ ਇਕੱਠਾ 2-4 ਲੱਖ ਕਰੇ ਸ਼ੇਰ ਕਿਤੇ ਦੇਖਿਆ ਇਕੱਠਾ ਇੱਥੇ ਤਾਂ ਕਰੋੜਾਂ ਬੰਦੇ ਹੁੰਦੇ ਨੇ ਉੱਥੇ ਤੀਰਥਾਂ ਤੇ ਉੱਥੇ ਕਦੇ ਨੇ ਇਕੱਠੇ ਹੋ ਜਾਂਦੇ ਨੇ ਅਲਾਹਾਬਾਦ ਜਾਂ ਨਹਾਉਣ ਹੁੰਦਾ ਕੁੰਭ ਦਾ ਕਰੋੜ ਬੰਦਾ ਨਹਾ ਲੈਂਦਾ ਉੱਥੇ ਇਕੱਠੇ ਹੋ ਜਾਂਦੇ ਨੇ ਪਰ ਗੁਰਮੁਖੀ ਕੁਬਰੀ ਜਾਂਦਾ ਉੱਥੇ ਨੋ ਗੁਰੂ ਨੇ ਕੀ ਜਾਣਾ ਲੋ ਕਿਉਂਕਿ ਇਹ ਤੇ ਬੜਾ ਹਰ ਦਾਸ ਹਰ ਕਾ ਦਾਸ ਦਾ ਤੀਰ ਤੋਂ ਫੜਾ ਉਥੇ ਕੀ ਕਰ ਜਾਊਗਾ ਹਰ ਕਾ ਗੁਰਬਾਣੀ ਕੀ ਕਹਿੰਦੀ ਤੀਰਥ ਬੜਾ ਹਰ ਕਾ ਦਾਸ ਹਰ ਕਾ ਦਾਸ ਬੜਾ ਤੀਰ ਛੋਟਾ ਹੈ ਤੀਰਥ ਹਰ ਕਾ ਦਾਸ ਜਿੱਥੇ ਬੈਠਾ ਸੀ ਉਹ ਬਣਾ ਲਿਆ ਲੋਕਾਂ ਨੇ ਲੋਕਾਂ ਨੇ ਜਿੱਥੇ ਹਰਕਾ ਦਾਸ ਬੈਠਾ ਦਿਖਦੇ ਜਾ ਕੇ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਉਹਨੂੰ ਤੀਰਥ ਬਣਾ ਲਿਆ ਉਹ ਗੁਰੂ ਵਾਲੀ ਗੱਲ ਛੱਡਤੀ ਉਹਨੇ ਕੀ ਕਿਹਾ ਤੀਰਥ ਐ ਬਣਦੇ ਹੁੰਦੇ ਨੇ ਤੀਰਥ ਕਿਵੇਂ ਬਣਦੇ ਨੇ ਜਿੱਥੋਂ ਨੌਵੇਂ ਬਾਦਸ਼ਾਹ ਨੂੰ ਬੇਇੱਜ਼ਤ ਕਰਕੇ ਕੱਢਿਆ ਉਹ ਸਾਡਾ ਤੀਰਥ ਹੈ ਨਰਾਦਰੀ ਕਰਕੇ ਕੱਢਿਆ ਨਾ ਅੰਮ੍ਰਿਤਸਰ ਦੇ ਨੌਵੇਂ ਪਾਸ਼ਾ ਨੂੰ ਉਹ ਸਾਡਾ ਤੀਰਥ ਹੈ ਕੀ ਉਹਨੂੰ ਤੀਰਥ ਮੰਨਿਆ ਸੀ ਤੀਰਥ ਕਿਉਂ ਹੈ ਕਿਉਂਕਿ ਪੰਜਵੇਂ ਪਾਸ਼ਾ ਦੇ ਹੱਥਾਂ ਦਾ ਬਣਿਆ ਹੋਇਆ ਸੀ ਚੌਥੇ ਪਾਸ਼ਾ ਦੀ ਹੁਕਮ ਨਾਲ ਬਣਿਆ ਸੀ ਤੇ ਨੌਵੇਂ ਪਾਸ਼ਾ ਚੌਥੇ ਪਾਸ਼ਾ ਫਰਕ ਹੈ ਫਿਰ ਕੋਈ ਫਰਕ ਰਹਿ ਗਿਆ ਕੋਈ ਪੰਜਵੇਂ ਪਾਸ਼ਾ ਨੂੰ ਕੱਢ ਦਿੱਤਾ ਸੀ ਉੱਥੋਂ ਜਾਣਾ ਪੈ ਗਿਆ ਸੀ ਇਹ ਗੱਲਾਂ ਕੌਣ ਵਿਚਾਰੂਗਾ ਅਸੀਂ ਕਿਉਂ ਵਿਚਾਰੀਏ ਸਾਨੂੰ ਤਾਂ ਦੜਾ ਦੜ ਮਾਇਆ ਹੁੰਦੀ ਹੈ ਅਸੀਂ ਘਾਟਾ ਪਾਉਣਾ ਗੱਲਾਂ ਕਰਕੇ ਇਹ ਗੱਲਾਂ ਵਿਚਾਰ ਲਈਆਂ ਸੰਗਤ ਮਾਇਆ ਦੇਣ ਤੇ ਹਟ ਜੂ ਜਾਣ ਤੇ ਹਟ ਜੂ ਉੱਥੇ ਸਿਰਫ ਜਾਣ ਤੇ ਹਟ ਜੂਗੀ ਸੰਗਤ ਮਾਇਆ ਬੰਦ ਹੋ ਜੂਗੀ ਇਸ ਕਰਕੇ ਨਹੀਂ ਵਿਚਾਰਦੇ ਲੋਕ ਉਹ ਤੀਰਥ ਬੜਾ ਹਰਕਾ ਦਾ ਹਰਕਾ ਦਾਸ ਦੀ ਤਾਂ ਉਹ ਤਾਂ ਨਰਾਦਰੀ ਹੋਈ ਉਹ ਤੀਰਥ ਬੜਾ ਰਹਿ ਗਿਆ ਜਾਂ ਫਿਰ ਭਗਤੀ ਨੂੰ ਕੱਢਦੇ ਹੋ ਗੁਰੂ ਗ੍ਰੰਥ ਸਾਹਿਬ ਚ ਤੇ ਭਗਤੀ ਨੂੰ ਕੱਢਦੇ ਹੋ ਬਾਹਰ ਉਹ ਮੰਦਰਾਂ ਨੂੰ ਕੀ ਕਹਿਆ ਜਿੱਤੇ ਨਾ ਹੀ ਹਰ ਕਾ ਨਾ ਕਬੀਰ ਕਹਿੰਦਾ ਆਗ ਲਗਾ ਕਸ ਤੌਲ ਹਰ ਤੌਲ ਹਰ ਬੜੇ ਬੜੇ ਚਿੱਟੇ ਮੰਦਰਾਂ ਨੂੰ ਅਗਲਾ ਦਿਓ ਅਗਲਾ ਜਿਹੜੀ ਚਾਹੀਦੀ ਹੈ ਜਿੱਥੇ ਨਾ ਹੀ ਹਲਕਾ ਜਿੱਥੇ ਸੱਚ ਦਾ ਪ੍ਰਚਾਰ ਨਹੀਂ ਹੈ ਬੜੀ ਕੌੜੀ ਗੱਲ ਸੀ ਗੱਲਾਂ ਸਾਰੀਆਂ ਕੌੜੀਆਂ ਪਰਵਾਣੀ ਦੀ ਜਾਜੇ ਗੱਲ ਦਾ ਪ੍ਰਚਾਰ ਕਰੀਏ ਕੀ ਕੀ ਕਰਨਗੇ ਢੋਲ ਮੰਦਰ ਦਾ ਬਣਾਈ ਜਾਂਦੇ ਨੇ ਨਾਮ ਕਿੱਥੇ ਆ ਪਰੀ ਸੁਹਾਵੀ ਛਪਰੀ ਛਪਰੀ ਚੰਗੀ ਹੈ ਸੁਹਾਵੀ ਹੈ ਜਿੱਤੇ ਹਰ ਗੁਣ ਗਾਏ ਜਾਂਦੇ ਨੇ ਅੱਜ ਇਹ ਗੱਲ ਨੂੰ ਅਸੀਂ ਮੰਨਦੇ ਆ ਨਹੀਂ ਮੰਨਦੇ ਪੜਨ ਤੇ ਬਾਣੀ ਸਾਰੀ ਉਹ ਅਸੀਂ ਅੰਨੇ ਹੋ ਗਏ ਮਾਇਆ ਨੇ ਅੰਨੇ ਕਰਤੇ ਇਹ ਸਾਰਾ ਕੁਝ ਸੈਟ ਤਾਂ ਆਊਗਾ ਜੇ ਗੁਰਬਾਣੀ ਨੂੰ ਸਮਝਾਂਗੇ ਸਾਰਾ ਪੁੱਠਾ ਕਰਨਾ ਪਊਗਾ ਹੈ ਸਭ ਕੁਝ ਜੋ ਕੁਝ ਹੋ ਗਿਆ ਸਾਰਾ ਹੀ ਪੁੱਠਾ ਕਰਨਾ ਪਊਗਾ ਗੁਰੂ ਨੂੰ ਮੰਦਰ ਨੇ ਨਹੀਂ ਮੰਨੇ ਨਹੀਂ ਮੰਨੇ ਤਾਂ ਨਵੇਂ ਉਹਨਾਂ ਨੇ ਨਵੇਂ ਪੜਾ ਲਏ ਮੰਦਰ ਮੰਦਰ ਤਾਂ ਨਹੀਂ ਸੀ ਬਣਾਏ ਬਣਾਈਆਂ ਤੇ ਚਾਰ ਸਾਲਾਂ ਦੀ ਪੜ੍ਹਾਈ ਕਰਨ ਦੇ ਅਸਾਨ ਬਣਾਏ ਸੀ ਪਰ ਪੜ੍ਹਾਈ ਦੇ ਤਾਂ ਮੰਦਰ ਬਣਾਤੇ ਨਾ ਪੜ੍ਹਾਈ ਛੱਡਦੀ ਮੰਦਰ ਬਣਾ ਲੈ ਪੂਜਾ ਦੇ ਸਥਾਨ ਬਣਾ ਲੇ ਗੁਰਦੁਆਰੇ ਗੁਰਦੁਆਰਾ ਪੂਜਾ ਦਾ ਸਥਾਨ ਨਹੀਂ ਹੁੰਦਾ ਗੁਰਦੁਆਰਾ ਗਿਆਨ ਵੰਡਣ ਦਾ ਸਥਾਨ ਹੈ ਗਿਆਨ ਦੇਣ ਦਾ ਇੱਕ ਕਾਲਜ ਹੈ ਇੱਕ ਯੂਨੀਵਰਸਿਟੀ ਹੈ ਇੱਕ ਸਕੂਲ ਹੈ ਚੜ ਸਾਲ ਹੈ ਗੁਰੂ ਕੀ ਚੜ ਸਾਲ ਚੜ ਸਾਲ ਕਹਿੰਦੇ ਨੇ ਜਿੱਥੇ ਸੱਚ ਦੀ ਚਾਟ ਲੱਗਦੀ ਹੈ ਝੂਠ ਦੀ ਚਾਟ ਲੱਗੀ ਹੋਈ ਹੈ ਸਭ ਨੂੰ ਸੱਚ ਕੋੜਾ ਲੱਗਣਾ ਨਾ ਕਿਤੇ ਸੱਚ ਮਿੱਠਾ ਲੱਗਣ ਲੱਗੂ ਗੁਰਦੁਆਰਿਆਂ 'ਚ ਜਾ ਕੇ ਆਪਾਂ ਕਹਿੰਦੇ ਨੂੰ ਚਾੜ ਲਾਤੀ ਜਾਣੇ ਨੂੰ ਟੋਫੀਆਂ ਨੇ ਚਾੜ ਲਾ ਦਿੰਦੇ ਨੇ ਸਕੂਲ ਨੂੰ ਜਾਂਦੇ ਨੇ ਫਟਾਫਟ ਸੁਭਾਈ ਘਰ ਦੇ ਟੋਫੀਆਂ ਖਾਣ ਨਹੀਂ ਦਿੰਦੇ ਸਕੂਲ 'ਚ ਦਿੰਦੇ ਨੇ ਕਹਿੰਦੇ ਇਹ ਤਾਂ ਸਕੂਲ ਨੇ ਜਾਣਾ ਐਤਵਾਰ ਨੂੰ ਵੀ ਜਾਂਦੇ ਨੇ ਸਕੂਲ ਚਲੀਏ ਟੋਫੀਆਂ ਜੋ ਬਣਦੀਆਂ ਨੇ ਚਾੜ ਲਾ ਕੀ ਨਾ ਕੜਾ ਪ੍ਰਸ਼ਾਦ ਵੀ ਗੁਰਦੁਆਰੇ ਚਾਟੇ ਲਾਈਏ ਚਾਟ ਸਾਲ ਸੱਚ ਦੀ ਚਾਟ ਲੱਗਦੀ ਹੈ ਇੱਥੇ ਜੇ ਸੱਚ ਦੀ ਚਾਟ ਨਹੀਂ ਲੱਗਦੀ ਤਾਂ ਗੁਰੂ ਕੀ ਉਹ ਗੱਲ ਖਤਮ ਫਿਰ ਬੁੱਧ ਉਹ ਗੱਲੇ ਕਾਨੂੰ ਕਰਤੀ ਉਹ ਵਿਸ਼ੇ ਨੇ ਖਤਮ ਕਰਤਾ ਜਿਸ ਮਿਸ਼ਨ ਵਾਸਤੇ ਸਾਰਾ ਕੁਝ ਕੀਤਾ ਸੀ ਮਿਸ਼ਨ ਤਾਂ ਸਪਾਇਲ ਹੋ ਗਿਆ ਫਿਰ ਵਿਸ਼ੇ ਤਾਂ ਰਿਹਾ ਹੀ ਨਾ ਫਿਰ ਸਾਰਾ ਸਿਸਟਮ ਵਿਗੜਦਾ ਇਹ ਤਾਂ ਆਪਰੇਸ਼ਨ ਸਾਰੇ ਦਾ ਹੀ ਹੋਣ ਵਾਲਾ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾ ਦੀ ਪਾਈ ਹੈ ਜੇ ਹੋਵੇ ਪੂਰਬ ਲਿਖਿਆ ਜੇ ਪਹਿਲਾਂ ਪੱਕਾ ਹੀ ਲਿਖਿਆ ਹੋਵੇ ਨਾ ਪੱਥਰ ਤੇ ਹੀ ਬਰ ਪੱਥਰ ਬੰਦੇ ਉੱਤੇ ਲਿਖਿਆ ਹੋਇਆ ਹੋਵੇ ਫਿਰ ਗੱਲ ਬਣਦੀ ਜੇ ਮਨ ਕਿਤੇ ਕਾਗਜ਼ ਤੇ ਹੋਰ ਕਿਤੇ ਲਿਖ ਲਵੇ ਨਾ ਉਹ ਭੁੱਲ ਜਾਂਦਾ ਇਹ ਪੱਥਰ ਦੇ ਉੱਤੇ ਲਿਖ ਕੇ ਰੱਖੇ ਪੱਥਰ ਦਾ ਲਿਖਿਆ ਹੋਇਆ ਬਹੁਤ ਔਖਾ ਬਣਦਾ ਤਾਂ ਕਿ ਹਿਰਦੇ ਹੀ ਲਿਖ ਲਿਓ ਅਸਲ ਚ ਚਿੱਤ ਦੇ ਹਿਰਦੇ 'ਚ ਲਿਖਿਆ ਹੋਇਆ ਕੁਝ ਮਾਰਾ ਨੂੰ ਭੁੱਲ ਗਿਆ ਵਿਸਰ ਗਿਆ ਹਰ ਦੇ ਹਿਰਦੇ ਵਿੱਚ ਕੁਝ ਲਿਖਿਆ ਹੋਇਆ ਹੈ ਮਨ ਉਹਨੂੰ ਭੁੱਲ ਗਿਆ ਆਪਣੇ ਉਹਦੇ ਤੋਂ ਵਿਛੜ ਗਿਆ ਉਹਦੇ ਕੋਲ ਜਾਵੇ ਤਾਂ ਦੇਖੇ ਕੀ ਲਿਖਿਆ ਹੋਇਆ ਉਹ ਗੱਲ ਦਾ ਫਿਕਰ ਹੈ ਅੰਦਰ ਜਿਹੜਾ ਲਿਖਿਆ ਹੋਇਆ ਉਹ ਕੰਮ ਦੀ ਅਸੀਂ ਕਰ ਰਹੇ ਪੈਸਾ ਜਿੰਨਾ ਮਰਜ਼ੀ ਇਕੱਠਾ ਕਰ ਲਓ ਦੁਨੀਆ ਜਿੱਡਾ ਵੱਡਾ ਨਾ ਹੋ ਜਾਏ ਚਿੰਤਾ ਫੇਰ ਵੀ ਰਹਿੰਦੀ ਹੈ ਚਿੰਤਾ ਸੱਚੋ ਅੰਦਰ ਵਾਲੇ ਲਿਖੇ ਹੋਏ ਦੀ ਹੈ ਕੁਝ ਕਰਨ ਆਇਆ ਸੀ ਕੁਝ ਲੈਣ ਆਇਆ ਸੀ ਬਾਜ਼ਾਰ 'ਚ ਬਹੁਤ ਕੁਝ ਲੈ ਲਿਆ ਪਰ ਕੁਝ ਲੈਣ ਆਇਆ ਸੀ ਉਹ ਯਾਦ ਨਹੀਂ ਕਹਿੰਦਾ ਚੇਤਾ ਨਹੀਂ ਆਉਂਦਾ ਕੁਝ ਲੈਣ ਆਇਆ ਉਹ ਕੁਝ ਲੈਣ ਆਇਆ ਸੀ ਜਿਹਦਾ ਚੇਤਾ ਨਹੀਂ ਪਰੇਸ਼ਾਨ ਹੋ ਗਿਆ ਕਰਦੀ ਹੈ ਭੁੱਲ ਗਿਆ ਕੁਝ ਲੈਣ ਆਇਆ ਸੀ ਯਾਦ ਸਭ ਕੁਝ ਲੈ ਲਿਆ ਪਰ ਜਿਹੜਾ ਕੁਝ ਲੈਣ ਆਇਆ ਸੀ ਉਹ ਯਾਦ ਨਹੀਂ ਚਾਹੇ ਛੋਟੀ ਜਿਹੀ ਚੀਜ਼ ਸੀ ਉਹ ਫੇਰ ਪਰੇਸ਼ਾਨ ਕਰਦੀ ਹੈ ਉਹ ਇਹ ਨਾਮ ਲੈਣ ਆਇਆ ਸੀ ਸੌਦਾ ਬਹੁਤ ਖਰੀਦ ਲਿਆ ਉਹ ਨਹੀਂ ਖਰੀਦੇ ਇਸ ਗੱਲ ਦੀ ਚਿੰਤਾ ਹੈ ਜਿਹੜੇ ਨਾਮ ਲੈਂਦੇ ਨੇ ਨਾਮ ਜਿਹਨਾਂ ਨੂੰ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਕੋਈ ਚਿੰਤਾ ਰਹਿਦੀ ਹੋਈ ਨਹੀਂ ਬਾਕੀ ਸੌਦਾ ਕੋਈ ਲਵੇ ਕੋਈ ਨਾ ਲਵੇ ਜਿਹੜਾ ਲੈਣ ਆਇਆ ਉਹ ਲੈ ਲਵੇ ਜੇ ਅਸੀਂ ਸੌਦਾ ਉਹ ਲੈ ਲਈਏ ਨਾ ਜਿਹੜਾ ਲੈਣ ਆਇਆ ਬਾਕੀ ਜੇ ਫਾਲਤੂ ਲੈ ਜੇ ਨਾ ਲਿਆਈਏ ਉਹਦਾ ਕੋਈ ਨਹੀਂ ਫਰਕ ਚਿੰਤਾ ਦਾ ਨਹੀਂ ਹੈ ਜੋ ਲੈਣ ਲੈਤੀ ਚੀਜ਼ ਉਹ ਤਾਂ ਲੈ ਲਈ ਨਾ ਜੇ ਉਹ ਭੁੱਲ ਜੇ ਜੋ ਲੈਣ ਆਇਆ ਚਿੰਤਾ ਬੜੀ ਰਹਿੰਦੀ ਨਵੀਂ ਫੇਰ ਆਉਣਾ ਪਊਗਾ ਬਾਜ਼ਾਰ ਮੁੜਦੇ ਨੂੰ ਵੀ ਹੈ 40 ਕਿਲੋਮੀਟਰ ਗਏ 40 ਆਏ ਉਹ ਗੱਲ ਤਾਂ ਭੁੱਲਿਆ ਦੁਬਾਰਾ ਤੇਲ ਫੇਰ ਫੁੱਕਣਾ ਪਊਗਾ ਫੇਰ ਆਉਣਾ ਪਊਗਾ ਦੂਆ ਜਨ ਫੇਰ ਲੈਣਾ ਪਊਗਾ ਚਿੰਤਾ ਇਸ ਗੱਲ ਦੀ ਹੈ ਕਿ ਦੁਬਾਰਾ ਮੁੜ ਕੇ ਆਉਣਾ ਪਊਗਾ ਉਹ ਚਿੰਤਾ ਬੜੀ ਰਹਿਣੀ ਹੈ ਉਹ ਚਿੰਤਾ ਅੰਦਰ ਬੜੀ ਰਹਿਣੀ ਹੈ ਪਰ ਹੋਰ ਚਿੰਤਾ ਮੈਨੇ ਸਹਿ ਲਈ ਕਈ ਮਤ ਥੋੜੀ ਸੇਵ ਗਵਾਈ ਹੈ ਉਹ ਰਾਜੇ ਮਹਾਰਾਜੇ ਨੂੰ ਵੀ ਚਿੰਤਾ ਬੜੀ ਰਹਿਣੀ ਉਹਦੀ ਉਹ ਚਿੰਤਾ ਨਹੀਂ ਬਹੁਤ ਬੜਾ ਘਾਟਾ ਪੈ ਗਿਆ ਉਹ ਨਹੀਂ ਪੂਰਾ ਹੋ ਰਿਹਾ ਸਾਰੇ ਪਦਾਰਥ ਦੇ ਦਿੱਤੇ ਸੰਸਾਰ ਦੇ ਫਿਰ ਵੀ ਭੁੱਖ ਰਹੇਗੀ ਉਹ ਭੁੱਖ ਕਿਹੜੀ ਗੱਲ ਦੀ ਰਹੇਗੀ ਭੁੱਖਿਆ ਭੁੱਖ ਨਾ ਉਤਰਾ ਜੇ ਬਣਾ ਪੂਰੀਆਂ ਬਾਤ ਫਿਰ ਕਿਹੜੀ ਗੱਲ ਦੀ ਭੁੱਖ ਰਹੇਗੀ ਕੁਝ ਲੈਣ ਆਇਆ ਤਾਂ ਵੱਡੀ ਗੱਲ ਲੈਣ ਆਇਆ ਸੀ ਉਹ ਇਹ ਤੋਂ ਵੱਡੀ ਵਸਤੂ ਆਈ ਹੀ ਲੈਣ ਆਇਆ ਸੀ ਕੀ ਲੈਣ ਆਇਆ ਸੀ ਅਵਨਾਸ਼ੀ ਰਾਜ ਲੈਣ ਆਇਆ ਸੀ ਉਹ ਹੈ ਨਹੀਂ ਉਹ ਮਿਲਿਆ ਨਹੀਂ ਇੱਛਾ ਰੱਖਿਆ ਸੀ ਅਵਨਾਸ਼ੀ ਰਾਜ ਲਊ ਐਤਕੀ ਐਤਕੀ ਦੀ ਵਾਰੀ ਅਵਨਾਸ਼ੀ ਰਾਜਾ ਬਣ ਕੇ ਆਉਂਦਾ ਉਹ ਭੁੱਲ ਗਿਆ ਉਹ ਬਣਿਆ ਨਹੀਂ ਸਾਰੀ ਦੁਨੀਆ ਫਤਿਹ ਕਰਕੇ ਵੀ ਜਿੱਤਾ ਬਣੀ ਹੋਈ ਹੈ ਬਹੁਤ ਵੱਡੀ ਚੀਜ਼ ਲੈਣ ਆਇਆ ਸੀ ਉਸ ਵੱਡੀ ਵਸਤੂ ਵਾਲੇ ਕੋਲ ਜਿਹੜੇ ਇੱਕ ਗੁਣ ਹੁੰਦਾ ਨਾ ਗੁਣ ਗੁਣਾਂ ਦਾ ਤਾਂ ਹੈ ਸਮੁੰਦਰ ਪਰ ਇੱਕ ਗੁਣ ਵੀ ਉਹਦਾ ਅਮੁੱਲ ਹੈ ਸੰਸਾਰ 'ਚ ਅਮੁੱਲ ਗੁਣ ਸੰਸਾਰ ਦਾ ਸਾਰਾ ਧਨ ਵੀ ਇੱਕ ਗੁਣ ਦੇ ਬਰਾਬਰ ਨਹੀਂ ਹੈ ਉਹ ਵਸਤੂ ਕਿੰਨੀ ਵੱਡੀ ਹੋਊ ਜਿਹਦਾ ਇੱਕ ਗੁਣ ਸਾਰੇ ਸੰਸਾਰ ਦੀ ਵਿਸ਼ਵ ਜਿੰਨਾ ਵੀ ਹੈ ਬ੍ਰਹਮੰਡ ਉਹਦੇ ਉਹਦੀ ਕੀਮਤ ਦੇਣੀ ਉਹਦੇ ਬਰਾਬਰ ਇੱਕ ਗੁਣ ਨਹੀਂ ਹੈ ਉਹਦਾ ਉਹ ਗੁਣ ਇੱਕ ਕਿੜਕਾ ਉਹਦਾ ਬਰਾਬਰ ਨਹੀਂ ਹੈ ਕਿੜਕੇ ਦੇ ਬਰਾਬਰ ਇੱਕ ਗੁਣ ਦੇ ਬਰਾਬਰ ਸਾਰੀ ਸੰਸਾਰ ਦੀ ਮੈਟਰ ਦੀ ਕੀਮਤ ਨਹੀਂ ਹੈ ਉਹ ਪੂਰੀ ਚੀਜ਼ ਦੀ ਕੀ ਕੀਮਤ ਹੋਊ ਜੇ ਘੋੜੇ ਦੇ ਇੱਕ ਬਾਲ ਦੀ ਕੀਮਤ ਇੱਕ ਲੂ ਲਾ ਲਈਏ ਘੋੜੇ ਦਾ ਇਹ ਸਾਰੀ ਸ੍ਰਿਸ਼ਟੀ ਦੀ ਦੌਲਤ ਨੂੰ ਜ਼ਿਆਦਾ ਵੱਡੀ ਹੈ ਕੀਮਤੀ ਹੈ ਉਹਦਾ ਬਾਲ ਇੱਕ ਘੋੜੇ ਦੀ ਕੀ ਕੀਮਤ ਹੈ ਘੋੜੇ ਦੀ ਕੀ ਕੀਮਤ ਉਹਦੀ ਕੀਮਤ ਹੈ ਉਸ ਗੱਲ ਦਾ ਫਿਕਰ ਹੈ ਉਸ ਗੱਲ ਦਾ ਫਿਕਰ ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ ਸੇਵ ਗਵਾਈ ਹੈ ਜੇ ਮਤ ਪੂਰੀ ਨਹੀਂ ਨਾ ਹੈ ਥੋੜੀ ਮਤ ਹੈ ਤਾਂ ਸੇ ਭਗਵਾਨ ਥੋੜੀ ਮਤ ਕੀ ਕਿਹੜੀ ਹੁੰਦੀ ਹੈ ਬੇਰੀ ਮਤ ਥੋੜੀ RAM ਜੇ ਤੇ ਆਪਣੀ ਮਤ ਮਗਰ ਚੱਲ ਗਿਆ ਨਾ ਗੁਰੂ ਨੂੰ ਨਾ ਪੁੱਛਿਆ ਜੇ ਸੱਤੇ ਵਾਲੀ ਗੱਲ ਨਾ ਯਾਦ ਰਹੀ ਦਾਨ ਜੋ ਸਤਗੁਰ ਭਾਵ ਸੀ ਸੋ ਸੱਤੇ ਦਾਨ ਜੇ ਇਹ ਗੱਲ ਭੁੱਲ ਗਿਆ ਤਾਂ ਥੋੜੀ ਮਤ ਰਹਿ ਜੂ ਸਾਰਾ ਕੀਤਾ ਖਤਰਾ ਖੂਜ ਪੈ ਜੂ ਇਸ ਅਵਸਥਾ 'ਚ ਜਾ ਕੇ ਜੇ ਆਪਣੀ ਮਤ ਦੇ ਅਨਸਾਰ ਮੰਗ ਲਿਆ ਕੁਛ ਤਾਂ ਖੂਜ ਪੈ ਜੂਗਾ ਸਭ ਕੁਝ ਕਿਉਂਕਿ ਆਪਣੀ ਮਤ ਥੋੜੀ ਹੁੰਦੀ ਹੈ ਉਹਨੇ ਪੁੱਛਣਾ ਕੀ ਮੰਗਣਾ ਹੈ ਹਰ ਕੀਤਾ ਉਹ ਕਹਿੰਦਾ ਕੀ ਮੰਗਣਾ ਹੈ ਕਹਿੰਦਾ ਮੈਨੂੰ ਜੇ ਪਤਾ ਹੁੰਦਾ ਕੀ ਮੰਗਣਾ ਹੈ ਸਮਾਂ ਇੱਥੇ ਧੱਕੇ ਕਿਉਂ ਖਾਂਦਾ ਡਾਕਟਰ ਪੁੱਛੇ ਆਪਾਂ ਡਾਕਟਰ ਦੇ ਚਲੇ ਜਾਈਏ ਡਾਕਟਰ ਪੁੱਛੇ ਦੱਸ ਕਿਹੜੀ ਦਵਾਈ ਦਵਾਂ ਕੀ ਕਹੂਗਾ ਮਰੀਜ਼ ਕੀ ਕਹੂ ਜਿਹੜਾ ਮਰੀਜ਼ ਕਹਿੰਦਾ ਆ ਦੇ ਦੇ ਮੈਨੂੰ ਉਹ ਮਰੀਜ਼ ਅਕਲਮੰਦ ਹੈ ਕੋਈ ਮੈਨੂੰ ਵੀ ਪਤਾ ਕੀ ਦਵਾਈ ਦਵਾਂ ਮੈਂ ਤਾਂ ਤੰਦਰੁਸਤੀ ਚਾਹੀਦੀ ਹੈ ਤੁਸੀਂ ਜੋ ਮਰਜ਼ੀ ਦੋ ਦਵਾਈ ਬਸ ਆਹੀ ਗੱਲ ਹੈ ਆਹੀ ਗੱਲ ਹੈ ਇੱਥੇ ਡਾਕਟਰ ਨੂੰ ਪਤਾ ਹੈ ਫਿਰ ਮੈਨੂੰ ਕੀ ਚਾਹੀਦਾ ਮੈਨੂੰ ਨਹੀਂ ਪਤਾ ਕੀ ਚਾਹੀਦਾ ਮੈਨੂੰ ਦਾਨ ਜੋ ਸਤਗੁਰ ਭਾਵ ਸੀ ਸੋ ਸੱਤੇ ਦਾਨ ਸੋ ਸੱਤੇ ਦਾਨ ਜੇ ਕਹਿਦਾ ਵੀ ਉਹ ਟੀਕਾ ਮੇਰੇ ਨਾਲ ਦੇ ਤਾਂ ਗਿਆ ਕੀ ਪਤਾ ਉਹ ਟੀਕਾ ਜ਼ਹਿਰ ਦਾ ਕਾਦਾ ਕਿਹੜੀ ਬਿਮਾਰੀ ਦਾ ਹੋਰੇ ਲੱਗ ਜਵੇ